ਦੱਦਾ ਦੇਖ ਜੋ ਬਿਨਸਣ ਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਜੋ ਦਿਸ ਰਿਹਾ ਦੱਦਾ ਦੇਖੀ ਜੋ ਬਿਨਸਣ ਹਾਰਾ ਜੋ ਦਿਖਾਈ ਦੇ ਰਿਹਾ ਸਭ ਨਾਸਵੰਤ ਹੈ ਦਿਖਾਈ ਦਾ ਮੂਰਤੀ ਦੇ ਰਹੀ ਹੈ ਮੂਰਤੀ ਨੂੰ ਭਗਵਾਨ ਬੰਦਾ ਤੇਰਾ ਭਗਵਾਨ ਨਾਸਵੰਤ ਹੈ ਅੱਜ ਦੇ ਸੰਦਰਭ ਵਿੱਚ ਸਿੱਖਾਂ ਨੂੰ ਕੀ ਦਿਖ ਰਿਹਾ ਗੁਰਦੁਆਰੇ ਜੋ ਕੁਝ ਦਿਖ ਰਿਹਾ ਸਭ ਬਿਨਸਨਹਾਰ ਹੈ ਬਸ ਅੱਖਾਂ ਨੂੰ ਜੋ ਦਿਸ ਰਿਹਾ ਹੈ ਚਾਹੇ ਉਹ ਮੰਦਰ ਹੈ ਚਾਹੇ ਉਹ ਮਸਜਿਦ ਹੈ ਚਾਹੇ ਉਹ ਗੁਰਦੁਆਰਾ ਹੈ ਚਾਹੇ ਕੁਝ ਵੀ ਹੈ ਈਵਨ ਸਾਡਾ ਸਰੀਰ ਵੀ ਬਿਨਸਨਹਾਰ ਹੈ ਸਰੀਰ ਜਿਹੜਾ ਪਕਤਾ ਦਾ ਵੀ ਬਿਨਸਨਹਾਰਾ ਸੀ ਭਗਤ ਆਪਣੇ ਸਰੀਰ ਨੂੰ ਕਹਿ ਰਿਹਾ ਵੀ ਜੋ ਤੈਨੂੰ ਮੇਰਾ ਦੀਨ ਹੈ ਵਿਰਸਨ ਆ ਰਿਹਾ ਇਹਦੇ ਨਾਲ ਜੁੜ ਜਿਓ ਉਹਨਾਂ ਨੇ ਤਾਂ ਕਹਦਾ ਜਿਹੜਾ ਤੁਹਾਨੂੰ ਦੀਨ ਹੈ ਕ੍ਰਿਸ਼ਨ ਵੀ ਕਹਿੰਦੇ ਦੇਖੋ ਦਸਮ ਗ੍ਰੰਥ ਵਿੱਚ ਕ੍ਰਿਸ਼ਨ ਦੇ ਮੂੰਹ ਤੋਂ ਕਹਾ ਰਹੇ ਨਾ ਦਸਮ ਪਾਸ਼ਾ ਕਿ ਜੋ ਮੈਂ ਤੁਹਾਨੂੰ ਦਿਖ ਰਿਹਾ ਇਹ ਮੈਂ ਕ੍ਰਿਸ਼ਨ ਨਹੀਂ ਹਾਂ ਇਹ ਮੈਂ ਨਹੀਂ ਹਾਂ ਤੁਸੀਂ ਕਿਉਂ ਗੋਪੀਆਂ ਨੂੰ ਕਹਿ ਰਹੇ ਜੋ ਤੁਹਾਨੂੰ ਦਿਖ ਰਿਹਾ ਮੈਂ ਨਹੀਂ ਹਾਂ ਜੋ ਮੈਂ ਆ ਤੁਹਾਨੂੰ ਦਿਸ ਨਹੀਂ ਰਿਹਾ ਮੈਂ ਤਾਂ ਅੰਦਰ ਬੋਲਦਾ ਇਹਦੇ ਬਿਰਮੀ ਚ ਸੱਪ ਜੋ ਮੈਂ ਬੋਲਦਾ ਉਹ ਤੁਹਾਨੂੰ ਨਹੀਂ ਦੀਦਾ ਆ ਤੁਹਾਨੂੰ ਜਿਹਦੇ ਨਾਲ ਬੋਲਦਾ ਨਾ ਜੀਵ ਉਹ ਬੁਰ ਸਾਰਾ ਸਰੀਰ ਇਹ ਦੀਦਾ ਫੇਫੜੇ ਜੇ ਸਾਹ ਨਾਲ ਲੈਣ ਬੋਲ ਨਹੀਂ ਸਕਦਾ ਹਾਰਟ ਜੇ ਚੱਲੇ ਨਾ ਫੇਫੜੇ ਸਾਰੀ ਲੈ ਸਕਦੇ ਇੱਕ ਦੂਏ ਦਾ ਦੇਖੋ ਨਾਲ ਹਾਰਡ ਜੇ ਨਾ ਵਰਕ ਕਰੇ ਤਾਂ ਫੇਫੜਾ ਨਹੀਂ ਚੱਲਦਾ ਫੇਫੜਾ ਨਹੀਂ ਚੱਲਦਾ ਸਾਰੀ ਹੁੰਦਾ ਹਾਰਾ ਜਸ ਦੇਖਦਾ ਸਰਾਖ ਵਿਚਾਰਾ ਜੋ ਦਿਸਦਾ ਉਹ ਸੁਨਹਾਰਾ ਸਰੀਰ ਦੇਹਾਂ ਸਭ ਸੁਨਹਾਰੀਆਂ ਨੇ ਪੇੜ ਪੌਦਿਆਂ ਦੇ ਸਰੀਰ ਜਾਨਵਰਾਂ ਦੇ ਸਰੀਰ ਸਭ ਬਿਨਸਰਾਂ ਹਾਰੇ ਨੇ ਮਾਇਆ ਜੋ ਦਿਸੇ ਸਭ ਮਾਇਆ ਔਰ ਜਿਹੜਾ ਨਹੀਂ ਦੀਦਾ ਉਹ ਆਤਮਾ ਵਿੱਚ ਜੋ ਨਹੀਂ ਦਿਸਦਾ ਸਾਨੂੰ ਜਿਹੜੀ ਆਤਮਾ ਉਹਦੀ ਵਿਚਾਰ ਕਰ ਜਸ ਅਦੇਖ ਤਸਰਾਖ ਵਿਚਾਰਾ ਉਹਦੇ ਤੇ ਵਿਚਾਰ ਸੂਈ ਰੱਖ ਵਿਚਾਰ ਦੀ ਜਿਹੜੀ ਅਦੇਖ ਹੈ ਜਿਹੜਾ ਦੀਦਾ ਦੀ ਅੱਖਾਂ ਨਾਲ ਸੂਈ ਜਦ ਗੁਰਬਾਣੀ ਸਮਝਣੀ ਹੈ ਪੜ੍ਹਨੀ ਹੈ ਸੂਈ ਅਦੇਖ ਤੇ ਰੱਖਣੀ ਹੈ ਦੇਖ ਤੇ ਨਹੀਂ ਰੱਖਣੀ ਵਿਚਾਰ ਵਾਲੀ ਸੂਈ ਰੱਖਣੀ ਹੈ ਅਦੇਖ ਤੇ ਜੋ ਦੀਦਾ ਨਹੀਂ ਹੈ ਅਸੀਂ ਸੂਈ ਨੂੰ ਦੇਖ ਤੇ ਰੱਖਦੇ ਹਾਂ ਦੇਖ ਤੇ ਰੱਖਣੀ ਨਹੀਂ ਹੁੰਦੀ ਜੋ ਦੀਦਾ ਨਹੀਂ ਸੂਈ ਉੱਤੇ ਰੱਖੀਏ ਕਿਵੇਂ ਸੂਈ ਤਾਂ ਜੋ ਜੀ ਦੀਦੀ ਉਸੇ ਤੇ ਰੱਖਾਂਗੇ ਜੋ ਜੀ ਦੀਦੀ ਨਹੀਂ ਸੂਈ ਉੱਤੇ ਰੱਖੀਏ ਕਿਵੇਂ ਫਿਰ ਵੀ ਆਤਮਾ ਹੈ ਸਭ ਦੇ ਵਿੱਚ ਜਾਣੋ ਜੋਤ ਨੂੰ ਪੁੱਛੋ ਜਾਤੀ ਕਿਸੇ ਦੇ ਵਿੱਚ ਗਿਆਨ ਕਿੰਨਾ ਹੈ ਉਹਦੀ ਸੋਚ ਕੈਸੀ ਹੈ ਘਟੀਆ ਹੈ ਵਧੀਆ ਹੈ ਉਹਦੇ ਤੇ ਸੂਈ ਰੱਖੋ ਇਹ ਨਾ ਦੇਖੋ ਵੀ ਇਹਦਾ ਜਨਮ ਸੋਢੀਆਂ ਦਾ ਕਿ ਜਨਮ ਜਨਮ ਦਾ ਸੋਢੀਆਂ ਦਾ ਜਨਮ ਲੈ ਕੇ ਰਾਮ ਰਾਏ ਬਣ ਜਾਂਦਾ ਪਰ ਸਿਮਾਰਾ ਨੇ ਜਨਮ ਲੈ ਕੇ ਗੁਰੂ ਤੇਗ ਬਹਾਦਰ ਦਾ ਸੀਸ ਲੈ ਕੇ ਆਉਂਦਾ ਉਹ ਦੋਹਾਂ ਦਾ ਫਰਕ ਸਮਝ ਲੋ ਕੀ ਹੈ ਗੱਲ ਆਤਮਾ ਦੀ ਹੈ ਰੰਗਰੇਟੇ ਤਾਂ ਗੁਰੂ ਕੇ ਬੈਠੇ ਨੇ ਉਹਨੇ ਸਰੀਰ ਥੋੜੀ ਦੇਖਿਆ ਇਹ ਸਿੱਖਾਂ ਨੇ ਛੱਡ ਦਿੱਤੀ ਗੱਲ ਇਹ ਗੱਲ ਬੋਲ ਗਏ ਉਹਨਾਂ ਨੇ ਤਾਂ ਸੁਈ ਰੱਖੀ ਸੀ ਆਤਮਾ ਤੇ ਪਵਿੱਤਰ ਆਤਮਾ ਹੈ ਸਿੱਖੀ ਖਾਤਰ ਸਮਰਪਿਤ ਹੈ ਯਾ ਨਹੀਂ ਸਮਰਪਿਤ ਸਿੱਖਾਂ ਵਾਸਤੇ ਸਮਰਪਿਤ ਦੀ ਲੋੜ ਨਹੀਂ ਹੈ ਸਿੱਖੀ ਵਾਸਤੇ ਸਮਰਪਿਤ ਦੀ ਲੋੜ ਹੈ ਜਿਹੜਾ ਸਿੱਖਾਂ ਦੀ ਗੱਲ ਕਰਦਾ ਹੈ ਸਿੱਖਾਂ ਦੇ ਬੈਨੀਫਿਟ ਦੀ ਗੱਲ ਕਰਦਾ ਹੈ ਅਸਲ ਜੋ ਆਪਣੇ ਬੈਨੀਫਿਟ ਦੀ ਗੱਲ ਕਰਦਾ ਸਭ ਫਰਾਡ ਹੈ ਝੂਠ ਹੈ ਗੱਲ ਸਿੱਖਾਂ ਦੀ ਹੋ ਰਹੀ ਹੈ ਸਿੱਖੀ ਦੀ ਸ਼ਕਤੀ ਜਦ ਕਿ ਗੱਲ ਗੁਰੂਆਂ ਨੇ ਸਿੱਖੀ ਦੀ ਕੀਤੀ ਹੈ ਸਿੱਖਾਂ ਦੀ ਕਦੇ ਗੱਲੇ ਨਹੀਂ ਕੀਤੀ ਗੁਰਬਾਣੀ ਜੋ ਸਿੱਖੀ ਦੀ ਗੱਲ ਹੈ ਨਾ ਕਿ ਸਿੱਖਾਂ ਦੀ ਗੱਲ ਹੈ ਅਸੀਂ ਕੀ ਸ਼ੁਰੂ ਕੀਤੀ ਹੋਈ ਹੈ ਸਿੱਖਾਂ ਦੀ ਗੱਲ ਸ਼ੁਰੂ ਕਰਤੀ ਸਿੱਖੀ ਦੀ ਗੱਲ ਛੱਡਤੀ ਫਰਕ ਕੁਝ ਵੀ ਨਹੀਂ ਫਰਕ ਬਹੁਤ ਹੈ ਜੇ ਸਿੱਖੀ ਹੈ ਤਾਂ ਸਿੱਖ ਹੈ ਜੇ ਹੋ ਨਹੀਂ ਸਿੱਖ ਕਾ ਹੈ ਜੇ ਪ੍ਰਾਣੇ ਹੈ ਨਹੀਂ ਆਦਮੀ ਕਾ ਹੈ ਤਾਂ ਡੈਡ ਬੋਡੀ ਹੈ ਸਿੱਖ ਦੇ ਪ੍ਰਾਣ ਸਿੱਖੀ ਹੈ ਜੋ ਸਿੱਖੀ ਹੈ ਨਾ ਸਿੱਖ ਦੇ ਪ੍ਰਾਣ ਨੇ ਜੇ ਸਿੱਖੀ ਨਹੀਂ ਹੈ ਸਿੱਖ ਦੀ ਡੈਡ ਬੋਡੀ ਹੈ ਸਿੱਖੀ ਬਹੀਰ ਸਿੱਖ ਹੁੰਦਾ ਹੀ ਨਹੀਂ ਤੁਸੀਂ ਸਿੱਖੀ ਤੋਂ ਖਾਰਜ ਬੰਦੇ ਨੂੰ ਸਿੱਖੀ ਬਹੀਰ ਨੂੰ ਸਿੱਖ ਕਿਸ ਗਰਾਊਂਡ ਤੇ ਬਣਦੇ ਹੋ ਇਹਦਾ ਨਾਮ ਹੀ ਸੰਪਰਦਾਇਕ ਹੈ ਸਿੱਖ ਸਿੱਖ ਦੀ ਰਿਆ ਸੰਪਰਦਾਇ ਹੋ ਗਿਆ ਇੱਕ ਕੈਟਾਗਰੀ ਦੇ ਲੋਕਾਂ ਦੀ ਗੱਲ ਕਰਨ ਲੱਗਿਆ ਕੈਟਾਗਰੀ ਬਣਾਤੀ ਹੋਈ ਸਿੱਖੀ ਨੂੰ ਸਿੱਖੀ ਕੋਈ ਕੈਟਾਗਰੀ ਦਾ ਨਾਮ ਨਹੀਂ ਹੈ ਸਿੱਖ ਕੋਈ ਕੌਮ ਦਾ ਨਾਮ ਨਹੀਂ ਹੈ ਅਸੀਂ ਉਹਨੂੰ ਕੌਮ ਬਣਾ ਕੇ ਪੇਸ਼ ਕਰਦੇ ਹਾਂ ਤਾਂ ਕੌਮ ਰਹਿ ਗਈ ਸਿੱਖੀ ਛੁੱਟ ਗਈ ਸਿੱਖਿਕ ਪੜ੍ਹਾਈ ਹੈ ਵਿਚਾਰਧਾਰਾ ਉਹ ਛੱਡ ਦਿੱਤੀ ਆ ਜੋ ਸੰਸਾਰ ਦੇ ਪਦਾਰਥ ਨੇ ਇਹਨਾਂ ਵਿੱਚ ਆਪਣੇ ਹਿੱਸੇ ਦੀ ਲੜਾਈ ਸ਼ੁਰੂ ਕਰ ਲਈ ਸਿਆਸਤ ਕੀ ਹੈ ਸਾਡੇ ਹੱਕ ਔਰ ਸਾਡਾ ਹਿੱਸਾ ਮਾਇਆ ਦਾ ਲੜਾਈ ਮਾਇਆ 'ਚ ਰਹਿ ਗਈ ਪਦਾਰਥਵਾਦ ਦੀ ਲੜਾਈ ਸਿੱਖ ਦਾ ਪਦਾਰਥਵਾਦ ਦੀ ਲੜਾਈ ਤੇ ਹੀ ਬਾਹਰ ਹੈ ਜਿਹੜਾ ਪਦਾਰਥਵਾਦ ਦੀ ਲੜਾਈ ਦੇ ਵਿੱਚ ਉਹ ਸਿੱਖਿਆ ਹੀ ਨਹੀਂ ਹੈ ਜਿਹੜਾ ਮਾਇਆ ਦੀ ਦੌੜ 'ਚ ਉਹਦਾ ਸਿੱਖਿਆ ਹੀ ਨਹੀਂ ਹੈ ਪਦਾਰਥਵਾਦ ਦੀ ਲੜਾਈ ਸ਼ੁਰੂ ਕਰਤੀ ਜਸ ਅਦੇਖ ਤਸਰਾਕ ਵਿਚਾਰਾ ਜੋ ਦੀਨਾ ਦੀ ਵਿਚਾਰ ਉਹ ਚ ਰਖੜੀ ਸੀ ਜੋ ਦੀਨਾ ਬਿਰਸਨ ਆ ਰਹਾ ਜਫੀਆਂ ਹੋ ਪਾ ਲੀਆਂ ਤੇ ਸਿੱਖੀ ਦਾ ਨਾਸ ਹੋ ਗਿਆ ਸਾਰੇ ਨਾਸ ਆਪਣੇ ਵਿਨਾਸ਼ ਵਾਲੂ ਨੂੰ ਨਰਕ ਵਿਨਾਸ਼ ਦਾ ਮਤਲਬ ਹੈ ਨਰਕ ਜਿਹੜਾ ਵਿਨਾਸ਼ ਹੈ ਨਾਸ ਨਾਸ ਜਿਹਦਾ ਨਾਸ ਹੋਣਾ ਨਰਕ ਜਾਊਗਾ ਜਿਹੜਾ ਨਾਸ ਤੋਂ ਬਚ ਗਿਆ ਸੁਰ ਵਿੱਚ ਘਰ ਜਾਊਗਾ ਕਿ ਇਹ ਸਿੱਖਿਆ ਦਿੱਤੀ ਸੀ ਜਾਣ ਬੁੱਝ ਕੇ ਬਲੈਕ ਮੇਲੇ ਕਰਕੇ ਨਵੇਂ ਨਵੇਂ ਬਹਾਨੇ ਕਰਕੇ ਛਾਤਰ ਦਿਮਾਗ ਆਦਮੀ ਦਾ ਕੰਮ ਹੈ ਹੁਣ ਇਹ ਜੋ ਇੱਕ ਲਕੀਰ ਖਿੱਚਣ ਦੀ ਲੋੜ ਪੈ ਗਈ ਜਿਹੜੇ ਰੌਲਾ ਵੀ ਪਾ ਰਹੇ ਨੇ ਛਾਤਰ ਉਹ ਵੀ ਨੇ ਅਸਲ ਦੇ ਵਿੱਚ ਰੌਲਾ ਜ਼ਰੂਰ ਸਿੱਖੀ ਦਾ ਪਾਉਣਗੇ ਗੱਲ ਜਿਵੇਂ ਸਪੋਕਸਮੈਨ ਪਾ ਰਹੇ ਰੌਲਾ ਪਾ ਰਹੇ ਪਿਓ ਸਿੱਖੀ ਦੀ ਉਹਨੂੰ ਵੀ ਨਹੀਂ ਫਟਾਉਣੀ ਨਿਗਾ ਉਹਦੀ ਵੀ ਗੋਲ ਕਟਈ ਹੈ ਸਿੱਖੀ ਦੇ ਪ੍ਰਚਾਰ ਖਾਤਰ ਤੇ ਇਹਦੀ ਲੋੜ ਹੁੰਦੀ ਹੈ ਅਖਬਾਰ ਦੀ ਅਖਬਾਰ ਤੇ ਮੇਰਾ ਹੀ ਝੂਠ ਬੋਲਦੇ ਨੇ ਅਖਬਾਰ আর ਝੂਠ ਇਹਨਾਂ ਦਾ ਤਾਂ ਚੋਰੀ ਦਾ ਅਮਰ ਦਾ ਸਾਥ ਹੈ ਝੂਠ ਦੇ ਬਿਨਾ ਪੇਪਰ ਕਿਵੇਂ ਹੋਊ ਚਲੂ ਕਿਸੇ ਦੀ ਫੇਵਰ ਕਰਨੀ ਹੈ ਅਸੀਂ ਨਜਾਇਜ਼ ਵੀ ਕਰਨੀ ਹੈ ਕਿਸੇ ਨੂੰ ਨਿਦਣਾ ਨਜਾਇਜ਼ ਹੀ ਨਿਦਣਾ ਇਹ ਤਾਂ ਪੇਪਰ ਹੈ ਇਹਦਾ ਅਖਬਾਰ ਹੈ ਇਹ ਤਾਂ ਪਾਲਿਸੀ ਹੈ ਅਖਬਾਰਾਂ ਦੀ ਸੱਚ ਦੇ ਅਖਬਾਰ ਨਹੀਂ ਨਿਕਲਦੇ ਹੁੰਦੇ ਸੱਚ ਦੇ ਪੇਪਰ ਨਹੀਂ ਕਦੇ ਕੱਢੇ ਭਗਤਾਂ ਨੇ ਕੀ ਕੀਤਾ ਹੈ ਗੁਰੂਆਂ ਨੇ ਕੀ ਕੀਤਾ ਹੈ ਧਾਰਮਿਕ ਬੰਦਿਆਂ ਨੇ ਕੀ ਕੀਤਾ ਉਹ ਤੋਂ ਗਾਹਾਂ ਪਿਛਾਹਾਂ ਜੇ ਜਾਵਾਂਗੇ ਤਾਂ ਉਹਨਾਂ ਨਾਲ ਉਹਨਾਂ ਦਾ ਪੱਲਾ ਛੁੱਟ ਜੂਗਾ ਸੱਚ ਨਾ ਉਹਨਾਂ ਤੋਂ ਗਾਂ ਜਾ ਸਕਦੇ ਆ ਨਾ ਪਿਛਾਂ ਜਾ ਸਕਦੇ ਪਿਛਾਂ ਨਹੀਂ ਉਹਨਾਂ ਦੇ ਨਾਲ ਚੱਲਣਾ ਪੈਰ 'ਚ ਪੈਰ ਧਰ ਕੇ ਪੱਲਾ ਫੜ ਕੇ ਗੁਰਬਾਣੀ ਦਾ ਪੱਲਾ ਜਿੱਥੇ ਛੁੱਟ ਗਿਆ ਉੱਥੇ ਹੀ ਗਏ ਸਿੱਖੀ ਜੇ ਤੁਸੀਂ ਸਿੱਖਾਂ ਦੀ ਗੱਲ ਕਰਨੀ ਹੈ ਸਿੱਖਾਂ ਦੇ ਭਲੇ ਦੀ ਗੱਲ ਕਰਨੀ ਹੈ ਤਾਂ ਇਹਨਾਂ ਨੂੰ ਸਿੱਖੀ ਦੀ ਗੱਲ ਪੜਾਓ ਸਿੱਖੀ ਇਹਨਾਂ ਨੂੰ ਦੇ ਦਿਓ ਜੀ ਤੋਂ ਇਹਨਾਂ ਦਾ ਜਨਮ ਜਿਹੜਾ ਪਦਾਰਥ ਹੈ ਨਾ ਜਨਮ ਜੂਏ ਹਾਰਦੇ ਨੇ ਉਹ ਜੂਏ ਤੋਂ ਹਾਰਨ ਤੋਂ ਜਨਮ ਬਚ ਰਹੇ ਜਨਮ ਜੂਏ ਹਾਰਿਆ ਨਾ ਉਹ ਜਨਮ ਜੂਏ ਤੁਸੀਂ ਹਰਾ ਰਹੇ ਹੋ ਬਚਾਉਣਾ ਚਾਹੀਦਾ ਲੋੜ ਜਨਮ ਜੂਏ ਤੋਂ ਹਰ ਜਵੇ ਬਚਾਉਣਾ ਚਾਹੀਦਾ ਇਹ ਸਭ ਤੋਂ ਵੱਡੀ ਲੋੜ ਹੈ ਇਹ ਦੀ ਲੋੜ ਦਾ ਸੰਬੰਧ ਹੈ ਜੀ ਨਾਲ ਜਾਤ ਨਾਲ ਸੰਬੰਧ ਨਹੀਂ ਹੈ ਸਰੀਰ ਨਾਲ ਸੰਬੰਧ ਨਹੀਂ ਤੁਸੀਂ ਉਸ ਲੜਾਈ ਨੂੰ ਲੜ ਰਹੇ ਹੋ ਬੈਨੀ ਬੈਨੀਫਿਟ ਦੀ ਉਹ ਲੜਾਈ ਹੈ ਅੱਜ ਜਿਹਦਾ ਸੰਬੰਧ ਸਿਰਫ ਸਰੀਰ ਨਾਲ ਆਤਮਾ ਨਾਲ ਕੋਈ ਸੰਬੰਧ ਨਹੀਂ ਹੋਗਾ ਨਾਲ ਜਾਣ ਵਾਲੀ ਕੋਈ ਗੱਲ ਨਹੀਂ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਜਿਹੜੀ ਕਿਹਾ ਸੀ ਉਹ ਤਾਂ ਤੁਸੀਂ ਸ਼ੁਰੂ ਕਰ ਲਏ ਇਹ ਤਾਂ ਅਵਰ ਕਾਜ ਹੈ ਸਾਰੇ ਇਹ ਤਾਂ ਕੰਮੇ ਨਹੀਂ ਕਿਤੇ ਸਿੱਖਦੇ ਤਾਂ ਕੰਮੇ ਹੀ ਨਹੀਂ ਹੈ ਵਿਦ ਸਾਧ ਸੰਗਤ ਭਜ ਕੇਵਲ ਇਹ ਛੱਡਤਾ ਇਹ ਸਿੱਖਾਂ ਦੇ ਬੈਨੀਫਿਟ ਦੀ ਗੱਲ ਹੈ ਸਿੱਖੀ ਨਾਲ ਗੁਰੂ ਨਾਲ ਜ਼ਿੰਦਾਰੀ ਹੈ ਜਿਹੜੇ ਸਿੱਖ ਨਹੀਂ ਹਨ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਸੋ ਕਾਰਨ ਸਿੱਖ ਨੇ ਉਹ ਭਾਵੇਂ ਚੰਗਾ ਸਮਝਦੇ ਹੋਣ ਇਹਨੂੰ ਕੋਈ ਸਿਖਾਣੇ ਨਹੀਂ ਹੋ ਮੰਨਦੇ ਰਹਿਣ ਆਪਣੇ ਆਪ ਨੂੰ ਸਿੱਖ ਨੇ ਉਹਨਾਂ ਦੇ ਮੰਨਣ ਨਾਲ ਕੀ ਹੋਊਗਾ ਸਾਡੇ ਮੰਨਣ ਨਾਲ ਅਸੀਂ ਸਿੱਖ ਕੋਈ ਨਹੀਂ ਫਰਕ ਪੈਂਦਾ ਫਰਕ ਕਰ ਬਹੁ ਜੇ ਤਿਸਨਾ ਦਾ ਨਾਮ ਹੈ ਬਾਤ ਨੂੰ ਪੁੱਛੇ ਕੇ ਜੇ ਦਰਗਾਹ ਜਨਾਣਾ ਕਬੂਲ ਹੋਈ ਸਾਡੀ ਸਿੱਖੀ ਕਿਸੇ ਨੇ ਨਹੀਂ ਪੁੱਛਣੀ ਹੈ ਮੇਰਾ ਵਟਾ ਨਹੀਂ ਸਿਆਣੀ ਕਿਸੇ ਨੇ ਤੇ ਗੱਲ ਤਾਂ ਇਹ ਸੀ ਇਹ ਸੱਚ ਤੋਂ ਛਾਤਰ ਬਣ ਕੇ ਯਾਨੀ ਬੜੀ ਚਲਾਕੀ ਨਾਲ ਇਹ ਤੋਂ ਵਟ ਕੇ ਗਲੀ ਗੇੜੇ ਪਾਤਾ ਲੋਕਾਂ ਨੂੰ ਕਿਉਂ ਪਾਤਾ ਆਪਣੇ ਵਾਸਤੇ ਆਪਣੀਆਂ ਕੁਰਸੀਆਂ ਵਾਸਤੇ ਆਪਣੇ ਬੈਨੀਫਿਟ ਵਾਸਤੇ ਹਾਂ ਤੁਸੀਂ ਸਿੱਖੀ ਛੱਡ ਕੇ ਜਾਓ ਸਾਧਨ ਖੇਡੋ ਪਰ ਸਿੱਖੀ ਸਿੱਖੀ ਦੇ ਥਾਂ ਤੇ ਰਹਿਣ ਦੋ ਸਿੱਖੀ ਦਾ ਪ੍ਰਚਾਰ ਸਿੱਖੀ ਦੇ ਥਾਂ ਤੇ ਰਹਿਣ ਦੋ ਸਿੱਖਾਂ ਦੇ ਬੈਨੀਫਿਟ ਦੀ ਗੱਲ ਕਿਉਂ ਕਰਦੇ ਹੋ ਫਿਰ ਕੇਵਲ ਸਿੱਖਾਂ ਦੇ ਬੈਨੀਫਿਟ ਲੜ ਦੀ ਗੱਲ ਕਰਨ ਵਾਸਤੇ ਵੀ ਬਾਣੀ ਇਜਾਜ਼ਤ ਨਹੀਂ ਦਿੰਦੀ ਕੇਵਲ ਸਿੱਖਾਂ ਦੀ ਗੱਲ ਜਿਹੜੀ ਹੈ ਬੈਨੀਫਿਟ ਦੀ ਲੜਾਈ ਅਸੀਂ ਲੜੀਏ ਇਹ ਵੀ ਸਿੱਖੀ ਤੋਂ ਖਿਲਾਫ ਹੈ ਸਾਨੂੰ ਤਾਂ ਸਾਰੇ ਇੱਕ ਨੇ ਇੱਕ ਪਿਤਾ ਇੱਕ ਸਕੇ ਮਾਰਕ ਦੁਨੀਆ ਦੇ ਸਾਰੇ ਧਰਮ ਲੜ ਸਕਦੇ ਨੇ ਹੋਰ ਮਤਾਂ ਵਰਕੀਆਂ ਮਤਾਂ ਲੜ ਸਕਦੀਆਂ ਨੇ ਲੜਾਈ ਬਤੌਰ ਸਿੱਖ ਅਸੀਂ ਇਹ ਲੜਾਈ ਵੀ ਨਹੀਂ ਲੜ ਸਕਦੇ ਜਿੱਦਾਂ ਅਸੀਂ ਇਹ ਲੜਾਈ ਇਸ ਤਰੀਕੇ ਨਾਲ ਛੜਤੀ ਗੁਰਮਤਿ ਸਾਰੇ ਮਤ ਇਹਦੇ ਵਿੱਚ ਸਿੱਖੀ ਜਿਸਮ ਸਮਾ ਜਾਣਗੇ ਸਾਰੀਆਂ ਦੁਨੀਆ ਦੀਆਂ ਮੱਤਾਂ ਸਿੱਖੀ ਸਮਝ ਜਾਣਗੀਆਂ ਸਾਰੇ ਇਹਨਾਂ ਕੋਲੋਂ ਸਲਾਹ ਮੰਗਿਆ ਕਰਨਗੇ ਵੀ ਅਸੀਂ ਕੀ ਕਰੀਏ ਇਹ ਕਹਾਂਗੇ ਭਾਈ ਜਿਵੇਂ ਮਰਜ਼ੀ ਕਰੋ ਅਸੀਂ ਤਾਂ ਨਹੀਂ ਰਾਜ ਕਰਨਾ ਪਰ ਤੁਸੀਂ ਕਰੋ ਸਾਰਿਆਂ ਨੂੰ ਇਕੱਠੇ ਲੈ ਕੇ ਚੱਲ ਕੇ ਕਰੋ ਫਿਰ ਸਾਰੇ ਇਹਨਾਂ ਨੂੰ ਪੁੱਛਣਗੇ ਜਿੰਨਾ ਜੇ ਰੌਲਾ ਪਾਉਣਗੇ ਨਾ ਇਹ ਸਾਨੂੰ ਪੁੱਛੋ ਕਿਉਂ ਕੋਈ ਪੁੱਛੇ ਪਾਗਲਾਂ ਨੂੰ ਇਹ ਤਾਂ ਪਾਗਲ ਨੇ ਜਿਹਨੇ ਆਪਣਾ ਗੁਰੂ ਛੱਡਤਾ ਗੁਰਬਾਣੀ ਛੱਡਤੀ ਇਹ ਇਹਨਾਂ ਬੋਲੇ ਨੇ ਪਾਇਆ ਪਾਇਆ ਗਰਦ ਚਲੀ ਜਾਂਦੀ ਇਹਨਾਂ ਦੇ ਅੰਦਰ ਬੋਲਦੇ ਹੁੰਦੇ ਆ ਕੀਰਤਨ ਦਰਬਾਰ ਹੁੰਦੇ ਨੇ ਉਹ ਰੌਲਾ ਕਾਦੇ ਵਾਸਤੇ ਬੋਲਦੇ ਰੋੜਾ ਕਰਦੇ ਕੀ ਨੇ ਆਪਣੇ ਅੰਦਰ ਤੇ ਝਾਕ ਕੇ ਦੇਖਣਾ ਸੀ ਕਰਦੇ ਕੀ ਆ ਗੁਰਬਾਣੀ ਕੀ ਕਹਿੰਦੀ ਹੈ ਕਰਦੇ ਸਾਰੇ ਗੁਰਬਾਣੀ ਦੇ ਉਲਟ ਨੇ ਕੀ ਪਬਲਿਕ ਨਹੀਂ ਜਾਣਦੀ ਜਾਣਦੇ ਸਾਰੇ ਹੀ ਨੇ ਪਰ ਉਹਨਾਂ ਨੂੰ ਇਸ ਤਰੀਕੇ ਨਾਲ ਗੁਰਬਾਣੀ ਨੂੰ ਅੱਗੇ ਲੈ ਕੇ ਨਾਲ ਬੋਲਣਾ ਨਹੀਂ ਆਉਂਦਾ ਗੁਰਬਾਣੀ ਦੇ ਬੇਸ ਬਣਾ ਕੇ ਕਿਸੇ ਨੂੰ ਇਹਨਾਂ ਨੂੰ ਖੰਡਨ ਕਰਨਾ ਨਹੀਂ ਆਉਂਦਾ ਜਿਵੇਂ ਮੁਸਲਮਾਨ ਨੂੰ ਉਹਨਾਂ ਨੇ ਮੁਸਲਮਾਨ ਦਾ ਧਰਮ ਲੈ ਕੇ ਸਮਝਾਇਆ ਨਾ ਮੁਸਲਮਾਨ ਕਹਾਵਣ ਮੁਸ਼ਕਲ ਹੋਏ ਤਾਂ ਮੁਸਲਮਾਨ ਕਹਾਏ ਉਹ ਮੁਸਲਮਾਨ ਮਤ ਤੋਂ ਖਿਲਾਫ ਨਹੀਂ ਹੈਗੇ ਪਾਲੇ ਮੁਸਲਮਾਨ ਮਤ ਦੇ ਵਿੱਚ ਥੋੜਾ ਬਹੁਤ ਕਿਤੇ ਨੁਕਸ ਵੀ ਪਰ ਉਨੀ ਵੀ ਭੜੂ ਮੰਨ ਕੇ ਤਾਂ ਦਿਖਾਓ ਜੇ ਥੋੜੀ ਬਹੁਤੀ ਕਮੀ ਹੈ ਕੋਈ ਗੱਲ ਨਹੀਂ ਉਹ ਬੀਏ ਕਰਕੇ ਬੱਚੇ ਹਟ ਜਾਂਦੇ ਨੇ ਪੜ੍ਹ ਕੇ ਬੀਐਡ ਕਰਕੇ ਚਲੋ ਪੜਾਉਣ ਲੱਗ ਜਾਂਦੇ ਨੇ ਕੋਈ ਜ਼ਰੂਰੀ ਤਾਂ ਨਹੀਂ ਹੈ ਵੀ ਪੀਐਚਡੀ ਉਹ ਕਰਨੀ ਹੈ ਇੰਨੀ ਵੀ ਬਹੁਤ ਹੈ ਜਿਹਦਾ ਇਹ ਕਰ ਲਈਗਾ ਪੀਐਚਡੀ ਵੀ ਕਰ ਲੂਗਾ ਕੁਝ ਕਰੋ ਤਾਂ ਸਹੀ ਤੁਸੀਂ ਤਾਂ ਕੱਖ ਵੀ ਨਹੀਂ ਕਰਦੇ ਤੁਸੀਂ ਰਿਜੈਕਟਡ ਕੀਤੀਆਂ ਹੋਈਆਂ ਮੱਤਾਂ ਦੀ ਨਕਲ ਕਰ ਰਹੇ ਹੋ ਜੋ ਕੁਝ ਰਿਜੈਕਟ ਕੀਤਾ ਹੋਇਆ ਉਹ ਤੁਸੀਂ ਆਪ ਕਰ ਰਹੇ ਹੋ ਤੇ ਤੁਹਾਨੂੰ ਸਿੱਖ ਕੋਈ ਕਿਉਂ ਮੰਨੇ ਕਿਉਂ ਮੰਨੇ ਤੁਹਾਨੂੰ ਸਿੱਖ ਦਰਗਾਹ ਤੇ ਤੁਹਾਡੇ ਤੇ ਮਾਰ ਨਾ ਪਵੇ ਕਿਉਂ ਨਾ ਪਵੇ ਕਿਉਂ ਨਾ ਮਾਰ ਪਵੇ ਮਾਰ ਤਾਂ ਪਊਗੇ ਪਰਮੇਸ਼ਰ ਤੇ ਭੁੱਲਿਆ ਲੋਕ ਸਾਰੇ ਲੋਕ ਤੁਹਾਡੇ 'ਚ ਵਿਆਪੇ ਹੋਏ ਨੇ ਕਿਉਂ ਵਿਆਪੇ ਹੋਏ ਨੇ ਪਰਮੇਸ਼ਰ ਤੇ ਭੁੱਲੇ ਅਸੀਂ ਇਹ ਕੰਮ ਨਹੀਂ ਸੀ ਕਰ ਸਕਦੇ ਦੁਨੀਆ ਚਾਹੇ ਸਾਰੀ ਕਰਦੀ ਦੁਨੀਆ ਸਾਰੀ ਕਰਦੀ ਇਹ ਸਿਆਸਤ ਸਿੱਖੇ ਸਿਆਸਤ ਨਹੀਂ ਕਰ ਸਕਦਾ ਜਿਹੜੇ ਸਿੱਖ ਨੇ ਸਿਆਸਤ ਤੋਂ ਕਾਰਨਰ ਤੇ ਬੈਠੇ ਜਿਹੜੇ ਧਾਰਮਿਕ ਬੰਦੇ ਹੁੰਦੇ ਨੇ ਸਿਆਸਤ ਤੋਂ ਕਾਰਨਰ ਤੇ ਹੀ ਰਹਿੰਦੇ ਨੇ ਕਿਸੇ ਵੀ ਧਰਮ ਦੇ ਹੋਣ ਚਾਹੇ ਦੂਜੇ ਧਰਮਾਂ ਦੇ ਵੀ ਬੰਦੇ ਕਾਰਨਰ ਤੇ ਬੈਠੇ ਨੇ ਉਹ ਇਹ ਹੀ ਸਿਆਸਤ ਵਿੱਚ ਨਹੀਂ ਵੜਦੇ ਜਿਹੜੀ ਅੱਜ ਹੈਗੀ ਉਹ ਅੱਡ ਬੈਠੇ ਨੇ ਚਾਹੇ ਉਹ ਧਰਮ ਇੰਨੇ ਵਧੀਆ ਨਹੀਂ ਹਣ ਇੰਨੀ ਪੂਰੀ ਗੱਲ ਨਹੀਂ ਹੈ ਜੇ ਜੀ ਗੁਰਮਤਿ ਹੈ ਫਿਰ ਵੀ ਉਹ ਇਹਨਾਂ ਨੂੰ ਚੰਗੇ ਨੇ ਆਤਮ ਚਿੰਤਨ ਕਰਦੇ ਪਬਲਿਕ ਨੂੰ ਸਾਰੇ ਨੂੰ ਇੱਕੋ ਜੀ ਬੰਦੇ ਨੇ ਮੋਟੀ ਮੋਟੀ ਗੱਲ ਤਾਂ ਸਾਰੇ ਜਾਣਦੇ ਇਤਿਹਾਸ ਸਭ ਤੋਂ ਖਤਰਨਾਕ ਚੀਜ਼ ਹੈ ਸੰਸਾਰ ਦੇ ਵਿੱਚ ਔਰ ਸਿਆਸਤਦਾਨ ਇਤਿਹਾਸ ਤੇ ਪੈਰਾ ਦਿੰਦੇ ਹੁੰਦੇ ਨੇ ਇਤਿਹਾਸ ਨੂੰ ਰੱਖਦੇ ਹੁੰਦੇ ਨੇ ਇਤਿਹਾਸ ਦੀ ਰਾਖੀ ਕਰਦੇ ਨੇ ਇਤਿਹਾਸ ਦਾ ਰਿਕਾਰਡ ਕਰਦੇ ਨੇ ਇਤਿਹਾਸ ਗੜੇ ਮੁਰਦੇ ਉਖਾੜ ਕੇ ਦੁਬਾਰਾ ਜੰਗਾ ਕਰਾਉਂਦਾ ਰਹਿੰਦਾ ਆ ਜਗ੍ਹਾ ਸਾਡੀ ਹੈ ਆ ਦੇਸ਼ ਸਾਡਾ ਸੀ ਉਹ ਕਹਿੰਦੇ ਨੇ ਸਾਡਾ ਸੀ ਹੋ ਗਈ ਲੜਾਈ ਸ਼ੁਰੂ ਇਤਿਹਾਸ ਲੜਾਈ ਦੀ ਜੜ ਹੈ ਗੁਰਬਾਣੀ ਨੇ ਕੋਈ ਥਾਂ ਨਹੀਂ ਦਿੱਤੀ ਹੋਈ ਇਤਿਹਾਸ ਨੂੰ ਗੁਰੂਆਂ ਨੇ ਆਪਣੀ ਹਾਜ਼ਰੀ ਵਿੱਚ ਕਦੇ ਬ੍ਰਹਮ ਗਿਆਨ ਦੀ ਇਤਿਹਾਸ ਨਹੀਂ ਲਿਖਿਆ ਨਾ ਇਤਿਹਾਸ ਦੀ ਗੱਲ ਕੀਤੀ ਹੈ ਇਤਿਹਾਸ ਦੀ ਗੱਲ ਕੌਣ ਕਰਦਾ ਸੰਸਾਰੀ ਆਦਮੀ ਕਰਦਾ ਜਿਹਨੇ ਸੰਸਾਰ ਤੇ ਕਬਜ਼ਾ ਕਰਨਾ ਜਿਹਨੇ ਸੰਸਾਰ ਦੇ ਪਦਾਰਥਾਂ ਤੇ ਕਬਜ਼ਾ ਕਰਨਾ ਜਿਹਨੇ ਸੰਸਾਰ ਦੀ ਇੱਜ਼ਤ ਸੰਸਾਰ ਦੀ ਇੱਜ਼ਤ ਦੇ ਆਸਰੇ ਜੀਵਨ ਕੱਢਣਾ ਜਿਹਨੂੰ ਸੰਸਾਰੀ ਇੱਜ਼ਤ ਦਾ ਨਸ਼ਾ ਹੈ ਉਹ ਕਰਦਾ ਸੰਸਾਰੀ ਵਿੜਾਈ ਦੀ ਜਿਹਨੂੰ ਭੁੱਖ ਹੈ ਉਹ ਕਰਦਾ ਕਰੇ ਜਿਹਨੂੰ ਇਹ ਸਭ ਕੁਝ ਹੈ ਨਹੀਂ ਉਹਨੇ ਸੰਸਾਰ ਤੇ ਸੰਸਾਰੀ ਇਤਿਹਾਸ ਤੇ ਲੈਣਾ ਕੀ ਹੈ ਸੰਸਾਰੀ ਇਤਿਹਾਸ ਹੈ 84 ਲੱਖ ਜੂਨ ਭੁਗਤੀ ਸੀ ਕੀ ਲੈਣਾ ਉਹਦਾ ਇਤਿਹਾਸ ਤੇ ਗਾਹਾਂ ਨੂੰ ਗੱਲ ਕਰੋ ਜਿੰਨੀ ਪੜ੍ਹਾਈ ਪੜ੍ਹਨੀ ਦੀ ਹੁੰਦੀ ਹੈ ਗਾਹਾਂ ਦੀ ਪੜ੍ਹਾਈ ਦੀ ਗੱਲ ਕਰੀ ਦੀ ਹੁੰਦੀ ਹੈ ਪਿੱਛੇ ਨੂੰ ਜਾ ਕੇ ਕੀ ਪਿੱਛੇ ਨੂੰ ਦੇਖਾਂਗੇ ਦੁਸ਼ਮਣੀਆਂ ਬਦਲ ਗਈਆਂ ਕੌਮਾਂ ਉਹ ਬੱਤੇ ਚਲੇ ਗਏ ਉਹਨਾਂ ਨੇ ਗਲਤੀਆਂ ਕੀਤੀਆਂ ਨੇ ਗਾਹਾਣੇ ਭੁਗਤਣ ਹੁਣ ਕੋਈ ਰੱਬ ਦੇ ਹੋਇਆ ਸੀ ਉਹਦੇ ਕੁਝ ਗਲਤੀਆਂ ਕੀਤੀਆਂ ਅੱਜ ਉਹਨਾਂ ਦੀ ਔਲਾਦ ਹੈ ਖਬਰੇ ਸਾਡੇ ਹੀ ਬੰਦੇ ਉਹਦੇ ਘਰ ਜੰਮੇ ਹੋਏ ਨੇ ਕੌਣ ਨੇ ਅੱਜ ਦੇ ਮੁਸਲਮਾਨ ਕੀ ਪਤਾ ਸਿੱਖੇ ਸੀ ਮੁਸਲਮਾਨ ਹੋ ਗਏ ਕੀ ਪਤਾ ਮੁਸਲਮਾਨਾਂ ਜੋ ਕਹਿੰਦੇ ਸਿੱਖ ਆ ਗਏ ਤੁਸੀਂ ਪਿੱਛੇ ਨੂੰ ਲੈ ਕੇ ਹੁਣ ਵਾਲਿਆਂ ਨਾਲ ਜਿੱਤ ਪਾਈ ਫਿਰਦੇ ਹੋ ਤੁਹਾਨੂੰ ਪਤਾ ਵੀ ਉਹੀ ਨਹੀਂ ਗੱਲ ਆਤਮਾ ਦੀ ਕਰੋ ਤੁਸੀਂ ਮਿੱਟੀ ਉਹ ਨਹੀਂ ਆਤਮਾ ਉਹ ਨਹੀਂ ਤੁਹਾਡੇ ਕੋਲ ਕੀ ਗਰਾਉਂਡ ਹੈ ਮੁਸਲਮਾਨ ਹੋਈ ਕੋਈ ਵੀ ਇਹਨਾਂ ਨੂੰ ਕੀ ਲੱਗੇ ਇਸ ਗੱਲ ਤੇ ਇਹਨਾਂ ਦਾ ਮੁਸਲਮਾਨ ਨਹੀਂ ਦੇ ਹੋ ਉਹਨਾਂ ਨੂੰ ਹਿੰਦੂ ਦੀ ਦੇ ਨੇ ਉਹਨਾਂ ਨੂੰ ਸਿੱਖ ਦਿੰਦੇ ਨੇ ਸਿੱਖਾਂ ਨੂੰ ਹਿੰਦੂ ਦੀ ਦੇ ਨੇ ਮੁਸਲਮਾਨ ਦੀ ਦੇ ਨੇ ਇਹ ਦੀ ਦੇ ਨੇ ਉਹ ਦੀ ਦੇ ਹਾਂ ਵਿਚਾਰਧਾਰਾ ਦੀ ਗੱਲ ਹੋ ਸਕਦੀ ਹੈ ਵਿਚਾਰਧਾਰਾ ਦੀ ਲੜਾਈ ਹੋ ਸਕਦੀ ਹੈ ਜਿਹਦੀ ਵਿਚਾਰਧਾਰਾ ਉਹ ਹੈ ਉਹ ਹੀ ਹੈ ਗਲਤ ਵਿਚਾਰਧਾਰਾ ਦੀ ਹੈ ਵਿਚਾਰਧਾਰਾ ਦੀ ਲੜਾਈ ਵੀ ਵਿਚਾਰਾਂ ਦੀ ਲੜਾਈ ਹੁੰਦੀ ਹੈ ਵਿਚਾਰਧਾਰਾ ਦੀ ਲੜਾਈ ਵਿਚਾਰਾਂ ਦੀ ਲੜਾਈ ਹੁੰਦੀ ਟੇਬਲ ਟਾਪ ਹੁੰਦੀ ਹੈ ਕੋਈ ਸਹਿਮਤੀ ਹੁੰਦੀ ਹੈ ਕਿਉਂ ਇੱਥੇ ਵਿਚਾਰਧਾਰਾ ਦੇ ਵਿੱਚ ਸਾਨੂੰ ਕੀ ਕੋਈ ਵਿਚਾਰਧਾਰਾ ਗਲਤ ਬਣਾ ਲੂਗਾ ਤੇ ਉਹਦਾ ਨੁਕਸਾਨ ਉਹਨੂੰ ਹੈ ਜੇ ਨਾਨਕ ਦੀ ਗੱਲ ਕਿਸੇ ਨੇ ਨਹੀਂ ਮੰਨੀ ਤਾਂ ਨਾਨਕ ਨੂੰ ਤਾਂ ਕੋਈ ਘਾਟਾ ਨਹੀਂ ਪਿਆ ਜੇ ਕਾਲਜ ਕੋਈ ਨਹੀਂ ਜਾ ਕੇ ਪੜਿਆ ਫੇਲ ਹੋ ਗਿਆ ਕਾਲਜ ਨੂੰ ਕੀ ਘਾਟਾ ਪੈ ਗਿਆ ਵੀ ਜੇ ਕੋਈ ਟੌਪ ਕਰਕੇ ਯੂਨੀਵਰਸਿਟੀ ਕਾਲਜ ਚੋਂ ਕਾਲਜ ਦਾ ਨੋ ਹੋ ਗਿਆ ਜੇ ਬਹੁਤੇ ਜ਼ਿਆਦਾ ਫੇਲ ਹੋ ਗਏ ਕਾਲਜ ਦੀ ਥੋੜੀ ਜਿਹੀ ਬਦਨਾਮੀ ਹੋ ਗਈ ਇਹੀ ਹੋਊਗਾ ਪਰ ਜਿਹੜੇ ਫੇਲ ਹੋ ਗਏ ਉਹਨਾਂ ਦਾ ਜੀਵਨ ਆਪਣੇ ਜੀਵਨ ਦੀ ਗੱਲ ਕਰ ਕਾਲਜ ਤਾਂ ਆਪਣਾ ਸੁਧਾਰ ਕਰ ਲੂਗਾ ਟੀਚਰ ਬਦਲ ਲੂਗਾ ਆਪਣੇ ਕੁਝ ਕਰ ਲੂਗਾ ਉਹ ਲੋਕਾਂ ਦਾ ਜੀਵਨ ਕੀ ਹੈ ਅੱਜ ਨਾਨਕ ਦੀ ਇੱਜ਼ਤ ਕੀ ਹੈ ਸੰਸਾਰ 'ਚ ਉਹ ਲੋਕਾਂ ਨੇ ਜਿਨ੍ਹਾਂ ਨੇ ਗੱਲ ਨਹੀਂ ਮੰਨੀ ਉਹਨਾਂ ਦੀ ਹਾਲਤ ਕੀ ਹੈ ਸਮੇਂ ਸਮਝਦੇ ਨੇ ਨਾ ਸਮਝਣਾ ਦੱਸਣੀ ਹੈ ਨਾ ਗੱਲ ਕੂੜ ਨੇ ਖੋਟਾ ਹੋਣਾ ਸਮੇਂ ਨਾਲ ਅਸੀਂ ਖੋਟਾ ਨਹੀਂ ਕਰਨਾ ਨਾ ਸਾਨੂੰ ਲੋੜ ਹੈ ਖੋਟਾ ਕਰਨ ਦੀ ਕੂੜ ਨੂੰ ਖੋਟਾ ਅਸੀਂ ਨਹੀਂ ਕਰਨਾ ਅਸੀਂ ਕੁਝ ਆਦਮੀਆਂ ਨੂੰ ਅਲਰਟ ਕਰਨਾ ਵੀ ਇਹ ਕੂੜ ਹੈ ਜਹਾਜ਼ ਤੇ ਨਾ ਚੜੋ ਜਿਹੜੇ ਜਹਾਜ਼ ਦੇ ਡਰਾਈਵਰ ਨੇ ਜਹਾਜ਼ ਜਿਨ੍ਹਾਂ ਨੇ ਬਣਾਇਆ ਹੈ ਜਿਨ੍ਹਾਂ ਦਾ ਪੇਸ਼ਾ ਹੈ ਜਹਾਜ਼ ਰੱਖਣਾ ਉਹਨਾਂ ਨੂੰ ਅਸੀਂ ਨਹੀਂ ਹਟਾਉਣਾ ਵੀ ਤੁਸੀਂ ਜ਼ਬਰਦਸਤੀ ਜਹਾਜ਼ ਛੱਡ ਦਿਓ ਇਹ ਨਾ ਚੜਾਓ ਨਾ ਡੋਬੋ ਕਹਾਂ ਜਾ ਕੇ ਚੜਨ ਵਾਲਿਆਂ ਨੂੰ ਅਸੀਂ ਕਹਿ ਸਕਦੇ ਵੀ ਨਾ ਚੜੋ ਭਾਈ ਤੁਹਾਨੂੰ ਰਸਾਂ ਚੜਨ ਵਾਲਿਆਂ ਵਾਸਤੇ ਗਿਆਨ ਹੈ ਮੰਨਣ ਨੂੰ ਮੰਨ ਕੋਈ ਲਵੇ ਚਲਾਉਣ ਵਾਲਾ ਵੀ ਮੰਨ ਲਵੇ ਚਾਹੇ ਕਬੀਰ ਬੇੜੇ ਚੜਿਆ ਹੋਇਆ ਹੈ ਜਦ ਦੇਖਿਆ ਬੇੜਾ ਜਰਜਰਾ ਤਾਂ ਉਤਰ ਪੜੇ ਫਰਕ ਕਹਿੰਦਾ ਮੈਂ ਤਾਂ ਫਟ ਛਾਲ ਮਾਰ ਕੇ ਪਰੇ ਗਿਆ ਬੇੜੇ ਤੋਂ ਵੀ ਡੁੱਬਣਾ ਤਾਂ ਜਾ ਕੇ ਬੇੜਾ ਨਵਾਂ ਬਣਾਇਆ ਕਬੀਰ ਨੇ ਨਵਾਂ ਬੇੜਾ ਹੈ ਨਹੀਂ ਸੀ ਬੇੜਾ ਲਿਖਿਆ ਹੋਇਆ ਸੀ ਇਹ ਜਾਂ ਐ ਬਣਾ ਲੋ ਬੇੜਾ ਨਾ ਸਕਿਓ ਬੰਦਨ ਕੀ ਬੇਲਾ ਬੇੜਾ ਆਪਣੇ ਵਾਸਤੇ ਆਪੇ ਬੰਨਣਾ ਪੈਣਾ ਬੇੜਾ ਕੀ ਬੰਨਣਾ ਸਵਾਲ ਹੋਣੇ ਕਿਸ਼ਤੀ ਨੂੰ ਵਿਚਾਲੇ ਵਿੱਚ ਈਰਦੀ ਹੈ ਜੇ ਚੱਲ ਪੋ ਕਿਸ਼ਤੀ ਨੂੰ ਜੋੜ ਲੋ ਬਣ ਗਿਆ ਨਾ ਕਿਸ਼ਤੀ ਬਣਿਆ ਗਿਆ ਨਾ ਬੇੜਾ ਮੈਂ ਚੇਤਰ ਮਨ ਅੱਡ ਅੱਡ ਹੋਏ ਨਾ ਕਿਸੇ ਜੋੜੀ ਹੋਈ ਹੈ ਬੇੜਾ ਬੰਨਿਆ ਗਿਆ ਬੇੜਾ ਬੰਨਿਆ ਗਿਆ ਕਿਸੇ ਚੀਜ਼ ਨੂੰ ਕੜਾਹੇ ਨੂੰ ਵਿਚਾਲੇ ਚੀਰ ਏ ਦੋਲੇ ਸੇ ਡੁੱਬ ਜਾਣਗੇ ਜੇ ਉਹਨੂੰ ਜੋੜ ਕੇ ਬੈਡਲਨ ਕਰਦੀ ਏ ਕੜਾਹ ਤਰਦਾ ਵਿੱਚ ਦੋ ਆਦਮੀ ਵੀ ਚਲੇ ਜਾਣਗੇ ਵੇਖ ਕੇ ਉਹ ਬੇੜਾ ਬੰਨਣ ਦਾ ਮਤਲਬ ਹੈ ਮਨ ਚਿੱਤ ਨੂੰ ਬੰਨਣਾ ਦੋਹਾਂ ਨੂੰ ਗਿਆਨ ਦਾ ਵਧਾ ਬੰਨ ਰਿਹਾ ਹੈ ਜਸ ਅਦੇਖ ਦਾ ਸਰਾਖ ਵਿਚਾਰਾ ਜਸ ਅਦੇਖ ਦਾ ਸਰਾਖ ਵਿਚਾਰਾ ਜਿਹੜਾ ਅਦੇਖ ਹੈ ਚੇਤਰ ਮਨ ਦੋਏ ਅਦੇਖ ਨੇ ਆਪਣੇ ਮਨ 'ਚ ਵਿਚਾਰ ਰੱਖੋ ਮਨ ਵੱਲ ਧਿਆਨ ਰੱਖੋ ਇਹ ਕੀ ਕਰਦਾ ਕੀ ਸੋਚਦਾ ਕਿਉਂ ਸੋਚਦਾ ਗਲਤ ਗੁਰਬਾਣੀ ਦੋਲਟ ਕਿਉਂ ਸੋਚਦਾ ਇਹਦੀ ਵਿਚਾਰ ਰੱਖੋ ਦਸਵੇਂ ਦਵਾਰ ਉੱਚੀ ਜਬ ਦੀਜਾ ਜਿਸ ਵਕਤ ਦਸਵੇਂ ਦਵਾਰ ਦੀ ਸਮਝ ਆਉਂਦੀ ਹੈ ਕੁਝ ਕੀ ਰਣੀਏ ਹੈ ਸਮਝ ਆਉਣੀ ਹੈ ਕੋਈ ਜਿੰਨਾ ਜੇ ਜਿੰਦੇ ਦੀ ਉਹ ਦੀਦੀ ਉਹਦੀ ਸੁਰਾਖ ਜਿੱਥੇ ਕੁਝੀ ਲੱਗਣੀ ਹੈ ਕੁਝੀ ਲਈ ਫਰੀ ਜਾ ਤੌਰ ਦੀ ਜਾਨ ਸਮਝ ਆਉਣੀ ਹੈ ਨਾ ਸਮਝੇ ਕੁੰਜੀ ਹੈ ਗਿਆਨ ਕੁੰਜੀ ਹੈ ਨਾ ਗੁਰ ਕੁੰਜੀ ਦੇਖੋ ਪਾਉ ਨਿਵਲ ਪੈਰਾਂ 'ਚ ਨਿਉਣ ਲੱਗਿਆ ਹੈ ਗਿਆਨ ਦੀ ਕੁੰਜੀ ਹੈ ਗੁਰ ਕੁੰਜੀ ਪਾਉ ਨਿਵਲ ਮਨ ਕੋਠਾ ਤਨ ਛਤ ਨਾਨਕ ਗੁਰ ਬਿਨ ਗਿਆਨ ਬਿਨ ਮਨ ਕਾ ਤਾਕ ਨਾ ਉਬੜੈ ਵੰਦਾ ਦਾ ਜਿੰਦਾ ਨਹੀਂ ਹੁੰਦਾ ਅਵਰ ਨਾ ਕੁੰਜੀ ਕਿਸੇ ਦੇ ਅੱਖ ਦੀ ਕੁੰਜੀ ਕੁੰਜੀ ਤੇਰੇ ਹੱਥ ਥੋੜੀ ਹੈ ਤੇ ਕੁੰਜੀ ਪੈਦਾ ਕਰਨੀ ਹੈ ਗੁਰਬਾਣੀ ਦੀ ਸਮਝ ਕੁੰਜੀ ਹੈ ਗੁਰਬਾਣੀ ਦਾ ਗਿਆਨ ਹੈ ਕੁੰਜੀ ਹੈ ਇਹ ਜਿੰਦਾ ਆਪਣੇ ਪੈਰਾਂ ਦਾ ਆਪਣੇ ਹੱਥਾਂ ਨਾਲ ਖੁੱਲਣਾ ਅੰਦਰ ਸਭ ਕੁਝ ਹੈ ਜਿੰਦਾ ਖੋਲੋ ਅੰਦਰ ਸਭ ਕੁਝ ਹੈ ਆਜੇ ਹੁਣ ਜਿੱਦਾਂ ਨਹੀਂ ਖੋਲਦਾ ਚਾਬੀ ਦਾ ਕਿਤੇ ਭੁੱਲਿਆ ਆ ਤੋ ਗਾ ਖੜੇ ਨੇ ਫਿਰ ਅੰਦਰ ਤੇ ਦੋਗੇ ਕੀ ਕੱਢ ਕੇ ਅਗਲੇ ਸਭ ਕੁਝ ਅੰਦਰ ਸਭ ਕੁਝ ਘਰ ਮੈਂ ਦਸਵੇਂ ਦਵਾਰ ਕੁੰਚੀ ਜਬ ਦੀ ਅਸਲ ਜਿਹੜਾ ਘਰ ਹੈ ਸਭ ਕੁਝ ਉਹ ਸੱਚਖੰਡ ਹੀ ਹੈ ਬਸ ਇੱਕ ਬਾਹਰਲੇ ਪਾਸੇ ਅਸੀਂ ਖੜੇ ਆ ਪਰ ਕੱਦ ਇੱਥੋਂ ਜਾਂ ਬੋਰੀ ਹੋ ਗਈ ਨਾ ਸਾਡੇ ਵਾਲੀ ਖਿੜਕੀ ਖੁੱਲ ਗਈ ਆਦਰ ਸਾਰਾ ਸਟਾਕ ਇੱਕੋ ਹੀ ਹੈ ਪਰ ਤੁਹਾਨੂੰ ਉਹ ਤਾਂ ਬੋਰੀ ਮਿਲ ਗਈ ਇਸ ਪਾਸੋਂ ਲੈਣ ਨੂੰ ਅੰਦਰੋਂ ਅੰਦਰ ਗਣਾਉਣ ਇੱਕੋ ਹੀ ਹੈ ਤੁਹਾਡੇ ਵਾਲੀ ਖਿੜਕੀ ਉਹ ਬੰਦ ਹੈ ਜੀ ਤਾਂ ਤੁਸੀਂ ਬਾਹਰ ਬੈਠੇ ਹੋ ਖਿੜਕੀ ਖੁੱਲ ਗਈ ਸਭ ਕੋ ਅੰਦਰੋਂ ਜਿੰਨਾ ਮਰਜ਼ੀ ਕੱਢ ਲਓ ਤਉ ਦਿਆਲ ਕੋ ਦਰਸ਼ਨ ਕੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਜੈਸਾ ਤੋ ਖਿੜਕੀ ਖੁੱਲਦੀ ਹੈ ਦਿਆਲ ਅੰਦਰ ਹੈ ਦਿਆਲ ਅੰਦਰ ਹੈ ਬਾਹਰ ਹੈ ਵਿਚਾਲੇ ਭਰਮ ਦਾ ਪੜਦਾ ਪਰ ਅੰਦਰ ਬਾਹਰ ਵਾਲਾ ਕੀ ਆ ਗਿਆ ਨਾ ਗਾਹਾਂ ਅੰਦਰ ਬਾਹਰ ਵਾਲਾ ਕੀ ਆਊਗਾ ਇਹ ਅੰਦਰ ਹੈ ਉਹ ਬਾਹਰ ਹੈ ਵਿਚਾਲੇ ਭਰਮ ਦਾ ਪੜਦਾ ਬਸ ਉਹਨੂੰ ਵਜਰ ਕਪਾਟ ਗਿਆ ਤੇ ਭਰਮ ਦੇ ਪੜਦੇ ਨੂੰ ਕੋਈ ਵਜਰ ਕਪਾਟ ਹੈ ਵਿੱਚੋਂ ਦਿਆਲ ਕੋ ਜੇ ਪਰਮ ਹਟਦਾ ਵਿੱਚੋਂ ਪਰਮ ਕਦਰ ਹਟਦਾ ਗਿਆਨ ਨਾਲ ਜਿੱਤੇ ਹਨੇਰਾ ਤੇ ਰੋਸ਼ਨੀ ਹੋਣ ਦੀ ਗੱਲ ਹੈ ਪਰ ਹੋਰ ਕੀ ਹੈ ਬਸ ਤੋ ਦਿਆਲ ਕੋ ਦਰਸ਼ਨ ਕੀਜਾ ਉਹਦਾ ਦਿਆਲ ਹੈ ਉਹਦਾ ਦਰਸ਼ਨ ਉਹਦਾ ਹੋ ਜਾਂਦਾ ਹੈ ਉਹਦੇ ਨਾਲ ਇੱਕ ਆਪੇ ਦਿਆਲ ਹੋ ਜਾਂਦਾ ਹੈ ਦਿਆਲ ਕੋ ਦਰਸ਼ਨ ਕੀਜਾ ਇਹਦਾ ਜਿਹੜਾ ਸੁਭਾਅ ਬਦਲਦਾ ਨਾ ਅਸਲ ਦੇ ਵਿੱਚ ਕੁਝ ਵੀ ਨਹੀਂ ਇਹਦੇ ਇਹ ਗੁਣ ਜਿਹੜੇ ਦਿਆਲ ਕਿਰਪਾਲ ਵਾਲੇ ਗੁਣ ਨੇ ਇਹ ਕੀ ਪੈਦਾ ਹੋਣੇ ਨੇ ਸੋਈ ਮੁੜ ਕੇ ਤੂੰ ਪਿਆ ਪਿਆ ਕੇ ਉਹਦੇ ਗੁਣ ਉਹ ਗੁਣ ਉਹ ਆ ਗਿਆ ਔਰ ਪਿਆ ਕੇ ਮੈਂ ਉਹ ਗੁਣ ਗਲ ਗਏ ਸੀਗੇ ਗਲੇ ਚਾਹੇ ਕਟਾਈ ਕੋਈ ਫੜ ਹੋਵੇ ਗਲੇ 'ਚ ਬਦਬੂ ਆਉਣ ਲੱਗ ਜਾਂਦੀ ਹੈ ਉਹ ਠੀਕ ਹੋ ਜਵੇ ਉਸ ਬਦਬੂ ਆਉਣ ਲੱਗ ਜਾਂਦੀ ਹੈ ਉਹ ਪਿਆ ਦਾ ਮਤਲਬ ਆਵੇ ਪਿਆ ਹੋਰ ਕੁਝ ਨਹੀਂ ਹੈਗਾ ਹੋ ਗਿਆ ਆਹੋ ਉਹ ਇੱਕ ਅੱਧੇ ਸਰੀਰ ਨੂੰ ਲਗਵਾ ਮਾਰ ਗਿਆ ਸੀ ਉਹ ਸਰੀਰ ਚੱਲ ਪਿਆ ਹੋ ਜਾਈ ਹੋ ਗਿਆ ਬਿਮਾਰੇ ਹੋਇਆ ਸੀ ਠੀਕ ਹੋ ਗਿਆ ਤਉ ਦਿਆਲ ਕੋ ਦਰਸ਼ਨ ਕੀਜਾ ਤਉ ਦਿਆਲ ਕੋ ਦਰਸ਼ਨ ਕੀਜਾ ਜਿਹੜਾ ਹੈ ਸੰਸਾਰ ਰੋਗੀ ਨਾਮ ਦਾਰੂ ਉਹ ਬਿਮਾਰ ਹੋਇਆ ਹੋਇਆ ਸੀਗਾ ਲੰਗ ਹੋਇਆ ਹੋਇਆ ਹੋਰ ਕੀ ਸੀ ਅੱਧਾ ਸੀ ਨਾਲ ਸੀ ਆ ਵੀ ਨਾਲ ਸੀ ਆ ਚੱਲਦਾ ਸੀ ਅਖੜਾ ਸੀ ਹਾਰਡ ਕੋਈ ਹੈ ਦੋਹਾਂ ਦਾ ਕਿਉਂਕਿ ਇੱਧਰ ਨੂੰ ਕੀ ਹੋਇਆ ਸੀ ਦੋਹਾਂ ਦਾ ਦਿਲ ਇੱਕ ਹੈ ਇੱਧਰ ਚੱਲਦਾ ਨਹੀਂ ਇੱਧਰ ਚੱਲਦਾ ਉਦੋਂ ਭਰਮ ਦਾ ਵਿੱਚੋਂ ਸੀਗਾ ਉਹ ਨਿਕਲ ਗਿਆ ਆ ਵੀ ਚੱਲ ਪਿਆ ਦੱਦਾ ਦੇਖ ਜੋ ਬਿੰਸਨ ਹਾਰਾ ਜਸ ਅਦੇਖ ਤਸ ਰਾਖ ਵਿਚਾਰਾ ਦਸਵੇਂ ਦਵਾਰ ਕੁੰਚੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਦੱਦਾ ਦੇਖ ਜੇ ਬਿਨਸਨ ਹਾਰਾ ਜੋ ਦਿਸ ਰਿਹਾ ਹੈ ਸਾਨੂੰ ਉਹ ਨਾਸਵੰਤ ਨਾਸਵੰਤ ਹੈ ਜੋ ਦਿਸ ਰਿਹਾ ਸਰੀਰ ਦਿਸ ਰਿਹਾ ਉਹ ਨਾਸਵੰਤ ਜਿਹਨੂੰ ਦਿਖ ਰਿਹਾ ਸਰੀਰ ਉਹ ਨਾਸਵੰਤ ਨਹੀਂ ਹੈ ਦੇਖਣ ਵਾਲਾ ਨਾਸਵੰਤ ਨਹੀਂ ਹੈ ਜੋ ਦਿਸ ਰਿਹਾ ਨਾਸਵੰਤ ਜੋ ਸਰੀਰ ਦੇ ਵਿੱਚ ਬੋਲਦਾ ਉਹ ਨਾਸਵੰਤ ਨਹੀਂ ਹੈ ਜੋ ਸਰੀਰ ਹੈ ਨਾਸਵੰਤ ਇਸ ਕਰਕੇ ਜਦ ਸੰਗਤ ਪੋਜ ਕੇ ਹੈ ਨਾ ਰਬਦਾਸ ਮੇਰੀ ਸੰਗਤ ਪੋਜ ਸੋਚ ਦਿਨ ਰਾਤੀ ਮੈਂ ਸਰੀਰ ਦੀ ਸੰਗਤ ਕਰ ਲਈ ਜਿਹੜੀ ਇਹ ਕਮਜ਼ੋਰ ਸੰਗਤ ਹੈ ਤੇ ਬਹੁਤ ਕਮਜ਼ੋਰ ਹੈ ਇਹ ਪੌੜੀ ਟੁੱਟ ਜਾਣੀ ਹੈ ਵਿਚਾਲਿਓ ਇਹਦੀ ਬਹੁਤ ਉਮਰ ਥੋੜੀ ਹੈ ਮੇਰੀ ਉਮਰ ਕਿੰਨੀ ਹੈ ਮੇਰੀ ਉਮਰ ਕੋਈ ਦੱਸੇ ਨਹੀਂ ਸਕਦਾ ਕਿੰਨੀ ਹੈ ਮੇਰੀ ਉਮਰ ਦਾ ਮੈਨੂੰ ਵੀ ਨਹੀਂ ਪਤਾ ਕਿੰਨੀ ਹੈ ਇਹ ਅਪਰੰਪਰ ਸੋਤਾ ਆਇਆ ਜੀਵ ਹੈ ਜਿਹੜਾ ਇਹ ਤਾਂ ਹੁੰਦਾ ਹੀ ਆਇਆ ਅਪਰੰਪਰ ਲਗਾਤਾਰ ਇਹਦੀ ਉਮਰ ਨਹੀਂ ਹੁੰਦੀ ਕਾਲ ਦਾ ਤਾਂ ਕੋਈ ਅਸਰ ਨਹੀਂ ਸਮੇਂ ਦਾ ਤੇ ਕੋਈ ਅਸਰ ਇਹ ਸਤ ਸਰੂਪ ਹੈ ਸਤ ਦੇ ਉੱਤੇ ਆ ਸਕਦੀ ਤੇ ਜਦ ਇਹ ਸਰੀਰ ਨਾਲ ਜੁੜ ਗਿਆ ਸਰੀਰ ਨੂੰ ਆਪਣਾ ਬਣਾ ਲਿਆ ਸਰੀਰ ਦਾ ਸਾ ਸਰੀਰ ਨੂੰ ਸੱਚ ਕਰਕੇ ਮੰਨ ਲਿਆ ਵੀ ਮੇਰਾ ਸਾਥ ਆਊਗਾ ਇਸ ਭਲੇਖੇ ਨੂੰ ਮਾਰਿਆ ਜਾਣਾ ਹੈ ਜੋ ਦਿਸਦਾ ਫਿਰ ਸਰੀਰ ਕਰਕੇ ਹੋਰ ਕੁਝ ਬਹੁਤ ਦਿਸਦਾ ਸਰੀਰ ਦੀਆਂ ਲੋੜਾਂ ਸਾਰੀਆਂ ਨਹੀਂ ਦੀਆਂ ਨੇ ਦਿਸਣ ਵਾਲਾ ਬਿਨਸਨ ਹੋਣਾ ਇਹਦੀ ਸੰਗਤ ਨਹੀਂ ਕਰਨੀ ਇਹਦੀ ਸੰਗਤ ਨਹੀਂ ਕਰਨੀ ਜਸ ਅਦੇਖ ਤਾਂ ਸਰਾਖ ਵਿਚਾਰਾ ਜਿਹੜਾ ਦਿਸਦਾ ਨਹੀਂ ਸਰੀਰ ਦੇ ਵਿੱਚ ਆਪਣੇ ਕੇ ਆ ਦੂਰ ਨਾਲ ਦੇ ਹੋਰ ਕਿਸੇ ਦੇ ਉਹਦੀ ਵਿਚਾਰ ਕਰ ਉਹ ਕੀ ਹੈ ਉਹਨੇ ਤਰੱਕੀ ਕੀਤੀ ਕਿ ਨਾ ਕੀਤੀ ਸਰੀਰ ਕਰਕੇ ਕੋਈ ਬੁਖਾਰ ਹੋ ਜਾਂਦਾ ਬਿਮਾਰ ਹੋ ਜਾਂਦਾ ਮੂੰਹ ਤੇ ਦਾਗ ਹੋ ਜਾਂਦੇ ਨੇ ਰੰਗ ਕਾਲਾ ਹੋ ਜਾਂਦਾ ਇਹਦਾ ਤਾਂ ਬੜਾ ਇਲਾਜ ਕਰਦੇ ਆ ਬੁੱਧੀ ਦੀ ਕਰੂਪਤਾ ਮਨ ਦੇ ਕਾਲਖ ਕਲੰਕ ਇਹਨਾਂ ਦਾ ਇਲਾਜ ਨਹੀਂ ਕਰਦਾ ਇਲਾਜ ਤਾਂ ਇਹਦਾ ਕਰਨਾ ਸੀ ਮਨ ਦੇ ਬੁੱਧੀ ਦੀ ਸੁੰਦਰਤਾ ਵੱਲ ਕੋਈ ਧਿਆਨ ਨਹੀਂ ਸਰੀਰ ਦੀ ਸੁੰਦਰਤਾ ਵੱਲ ਧਿਆਨ ਜਿਹੜੀ ਬਿਰਤਨ ਆ ਰਹੀ ਹੈ ਜਿਹਨੇ ਰਹਿਣਾ ਕੋਈ ਨਹੀਂ ਸਾਰਾ ਧਿਆਨ ਗੁਰਬਾਣੀ ਦਾ ਜੋਤ ਉੱਤੇ ਹੈ ਸੰਸਾਰ ਦਾ ਧਿਆਨ ਸਾਰਾ ਸਰੀਰ ਜਾਤ ਉੱਤੇ ਹੈ ਜਾਤ ਉੱਤੇ ਧਿਆਨ ਜਿਹਨੇ ਧਰਮ ਨੇ ਸੰਸਾਰ ਦੇ ਬਣਾਏ ਹੋਏ ਇਹ ਸੰਸਾਰ ਦਾ ਬਣਾਇਆ ਹੋਇਆ ਧਰਮ ਨਹੀਂ ਇਹ ਸੰਸਾਰ ਨੂੰ ਦੱਸਿਆ ਹੋਇਆ ਧਰਮ ਹੈ ਦਰਗਾਹ ਜੋ ਵੀ ਅਸਲੀ ਧਰਮ ਹੈ ਸੰਸਾਰ ਤਾਂ ਆਪਣੀ ਆਪਣੀ ਮਤ ਅਨੁਸਾਰ ਧਰਮ ਬਣਾ ਕੇ ਉਲਝ ਗਿਆ ਚੱਜਾ ਉਰਜੀ ਸੁਰਜ ਨਹੀਂ ਜਾਣਾ ਇਹ ਦੁਨੀਆ ਉਲਝੀ ਦੀ ਸਾਰੀ ਹੋਈ ਦੁਨੀਆ ਨੂੰ ਨਹੀਂ ਪਤਾ ਲੱਗ ਰਿਹਾ ਵੀ ਕੀ ਠੀਕ ਹੈ ਕੀ ਸੱਚ ਹੈ ਕੀ ਝੂਠ ਹੈ ਕਿ ਜੋ ਸੱਚ ਹੈ ਉਹ ਦੀਦਾ ਨਹੀਂ ਜੋ ਦੀਦਾ ਉਹ ਸੱਚ ਨਹੀਂ ਜੋ ਸੱਚ ਹੈ ਉਹ ਦੀਦਾ ਨਹੀਂ ਜੋ ਦੀਦਾ ਉਹ ਸੱਚ ਨਹੀਂ ਜੋ ਦੀ ਪਕੜ ਵਿੱਚ ਹੈ ਸੰਸਾਰ ਦੇ ਜੋ ਹੱਥ ਨਾਲ ਦੀ ਫੜ ਲੈਂਦੇ ਆ ਕੰਨਾਂ ਦੀ ਪਕੜ ਚ ਆ ਜਾਂਦਾ ਟੇਪ ਰਿਕਾਰਡਰ ਚ ਆ ਜਾਂਦਾ ਉਹ ਸਭ ਝੂਠ ਹੈ ਜੋ ਸੱਚ ਆ ਉਹ ਸਾਡੇ ਪਕੜ ਤੇ ਫਰੇ ਪਰ ਜਿਹਦੀ ਪਕੜ ਤੇ ਫਰੇ ਉਹ ਆਪੇ ਸੱਚ ਹੈ ਇੰਨੀ ਗੱਲ ਜ਼ਰੂਰ ਜਿਹਦੀ ਪਕੜ ਤੇ ਫਰੇ ਉਹੀ ਸੱਚ ਹੈ ਜਿਹੜਾ ਖੋਜ ਰਿਹਾ ਹੈ ਅਸਲ ਤੋਂ ਨੇ ਆਪਣੇ ਆਪ ਨੂੰ ਖੋਜਣਾ ਸੀ ਅਸੀਂ ਤਾਂ ਹੋਰ ਕੁਝ ਸੋਚ ਰਹੇ ਹਾਂ ਕਿਸੇ ਨੂੰ ਦੇਖ ਰਹੇ ਹਾਂ ਦੇਖਣਾ ਸੀ ਆਪਣੇ ਆਪ ਨੂੰ ਜੇ ਤਾਂ ਦੇਖਣਾ ਹੋਵੇ ਸੰਸਾਰ ਨੂੰ ਫਿਰ ਅੱਖ ਤੋਂ ਬਾਹਰ ਨੂੰ ਦੇਖਾਂਗੇ ਜੇ ਦੇਖਣ ਵਾਲੇ ਨੂੰ ਦੇਖਣਾ ਹੋਵੇ ਫਿਰ ਅੰਦਰ ਨੂੰ ਚੱਕਣਾ ਪਊ ਉਹ ਤਾਂ ਅੰਦਰੋਂ ਦੇਖ ਰਿਹਾ ਬਾਹਰ ਨੂੰ ਜੇ ਜਿਹੜਾ ਪਿੱਛੇ ਅੱਖ ਦੇ ਪਿੱਛੇ ਖੜਾ ਦੇਖ ਰਿਹਾ ਹੈ ਉਹਨੂੰ ਜੇ ਦੇਖਣਾ ਫਿਰ ਬਾਹਰ ਨੂੰ ਤਾਂ ਦੇਖਣਾ ਨਹੀਂ ਉਹ ਕਹਿੰਦਾ ਤਾਂ ਗਰਬਾਨ ਵਿੱਚ ਸਰਦੀ ਵਗਰ ਕੇ ਦੇਖਣਾ ਹੋ ਆਤਮ ਦਰਸ਼ਨ ਦੀ ਗੱਲ ਕਰਦੀ ਹੈ ਗੁਰਬਾਣੀ ਜੋ ਦਿਸ ਰਿਹਾ ਹੈ ਉਹ ਸਭ ਨਾਸਵੰਤਾ ਇਸ ਕਰਕੇ ਜੋ ਨਹੀਂ ਦਿਸ ਰਿਹਾ ਦੇਖਣ ਵਾਲਾ ਸੰਸਾਰ 'ਚ ਸੁਣਨ ਵਾਲਾ ਹੈ ਸਰੀਰ 'ਚ ਸਮਝਣ ਵਾਲਾ ਹੈ ਸਰੀਰ 'ਚ ਜਿਹਦੇ ਤੇ ਹਾਨੀ ਲਾਭ ਦਾ ਅਸਰ ਪੈਂਦਾ ਹੈ ਜਿਹਨੂੰ ਗੁੱਸਾ ਆਉਂਦਾ ਉਹ ਕੌਣ ਹੈ ਜਿਹੜਾ ਖੁਸ਼ ਹੁੰਦਾ ਹੈ ਤੇ ਜਿਹੜਾ ਰੋਂਦਾ ਹੈ ਉਹ ਕੌਣ ਹੈ ਉਹਦੀ ਵਿਚਾਰ ਕਰਨੀ ਉਹ ਕੌਣ ਤਸ ਰਾਖ ਜਸ ਅਦੇਖ ਤਸ ਰਾਖ ਵਿਚਾਰਾ ਉਹੀ ਅਦੇਖ ਹੈ ਉਹਦੀ ਰਾਦੀ ਸਾਧੂ ਉੱਥੇ ਰੱਖ ਸੂਰੀ ਵਿਚਾਰ ਦੀ ਉਹ ਕੀ ਹੈ ਉਹੀ ਨਿਰਾਕਾਰ ਉਹੀ ਦਰਾਕਾਰ ਹੈ ਦਰਾਕਾਰ ਬਾਹਰੋਂ ਕਿਤੋਂ ਨਹੀਂ ਦੇਖਣਾ ਪਰ ਨਿਰਾਕਾਰ ਤਾਂ ਸਿੰਪਲ ਹੈ ਉਹ ਸਾਡੇ ਕੋਲ ਥੋੜੇ ਦੁੱਧ ਪਾ ਲੈਂਦੇ ਨੇ ਉਹ ਸਿੰਪਲ ਉਹ ਜੋ ਕੱਢ ਲੈਂਦੇ ਨੇ ਪਤਾ ਲੱਗ ਜਾਂਦਾ ਕੀ ਹੈ ਸਿੰਪਲ ਪਾ ਕੇ ਦਿੱਤਾ ਹੈ ਤੁਹਾਨੂੰ ਸਹੀ ਵਸੇ ਟੈਸਟ ਕਰ ਲੈਣਾ ਸਾਰਿਆਂ ਜਿਹੀ ਹੈ ਸਿੰਪਲ ਸਾਰੇ ਦੁੱਧ ਚੋਹੀ ਸਿੰਪਲ ਹੈ ਦੁੱਧ ਕੋਈ ਹੈ ਜਾਂ ਇੱਕੋ ਰਿਜ਼ਲਟ ਆ ਜਾਣਾ ਸਾਰਿਆਂ ਦਾ ਫਿਰ ਕੱਟ ਕੱਟ ਮੈਂ ਹਰ ਜੀ ਦੁਸਿਆ ਆਣਾ ਰਿਜ਼ਲਟ ਆ ਜਾਣਾ ਕੱਟ ਕੱਟ ਮੈਂ ਹਰ ਜੀ ਮਸਲਾ ਮਤਲਬ ਸਗਲ ਦੂਦ ਵਿੱਚ ਕੀਆ ਸਗਲ ਦੂਦ ਵਿੱਚ ਕੀਆ ਕੱਟ ਕੱਟ ਮੈਂ ਹਰ ਜੀ ਮਸਲਾ ਰਿਜ਼ਲਟ ਤਾਂ ਇੱਕੋ ਆ ਗਿਆ ਸਗਲ ਬਣਾ ਸੁਪਤ ਵਿੱਚ ਬੈਸਾਂ ਤਾਂ ਰਿਜ਼ਲਟ ਆ ਗਿਆ ਰਿਜ਼ਲਟ ਜਿਹੜਾ ਆਪਣੇ ਚੋਣ ਉਹੀ ਬਾਹਰ ਹੈ ਜੋ ਭੀਤਰ ਸੋ ਬਾਹਰ ਇਹਦਾ ਇਹ ਵੀ ਅਰਥ ਹੈ ਜੋ ਤੇਰੇ ਅੰਦਰ ਉਹੀ ਸਾਡੇ ਚ ਹੈ ਪਰ ਜਿਹੜਾ ਅੱਖਾਂ ਤੇ ਹੀ ਲੈ ਔਰ ਜਿਹੜਾ ਸਾਹ ਲੈਂਦਾ ਦੋ ਇੱਕ ਨੇ ਇਹ ਵੀ ਅਰਥ ਹੈ ਕਿ ਆਪਣੇ ਤੇ ਹੀ ਹੈ ਸਿਰਫ ਅਰਥ ਇਹ ਆਪਣੇ ਤੇ ਹੀ ਹੈ ਅਰਥ ਜੋ ਅੱਖਾਂ ਦੇ ਦੇਖਦਾ ਕੰਨਾਂ ਤੱਕ ਸੁਣਦਾ ਬਾਹਰ ਗੱਲਾਂ ਬਾਤਾਂ ਕਰਦਾ ਉਹ ਔਰ ਜਿਹੜਾ ਇਹਦਾ ਮੂਲ ਹੈ ਸੋਲ ਵਾਲੇ ਦਾ ਦੇਖਣ ਵਾਲੇ ਦਾ ਮਨ ਦਾ ਮੂਲ ਹੈ ਜਿੱਥੋਂ ਮਨ ਦੀ ਹੋਂਦ ਹੈ ਮਨ ਤੂੰ ਜੋਤ ਸਰੂਪ ਹੈ ਉਹ ਇਹ ਦੋਏ ਕੋ ਦੋਏ ਰਲ ਕੇ ਕਰ ਬਾਹਰ ਭੀਤਰ ਇੱਕੋ ਜਾਣਾ ਦੋਹਾਂ ਨੂੰ ਰਲਾ ਕੇ ਇੱਕ ਹੈ ਬਸ ਇੱਕ ਹੀ ਹੋਗਾ ਸਾਰੀ ਇੱਕ ਦੀ ਹੋਈ ਅੱਖੇ ਬਣੀ ਤੂੰ ਆਪੇ ਇੱਕ ਹੈ ਇੱਕੋ ਜਾਣਾ ਇੱਕੋ ਸ੍ਰਿਸ਼ਟੀ ਸਭਾਈ ਸਾਰੀ ਸ੍ਰਿਸ਼ਟੀ ਦੇ ਵਿੱਚ ਕਿੱਕੇ ਰੱਖਿਆ ਹੋਇਆ ਘਟਵਾਦ ਕਿਤੇ ਨਹੀਂ ਹੈ ਇੱਕ ਅੰਕਾਰ ਉਸੇ ਇੱਕ ਨੇ ਆਕਾਰ ਬਣਾਇਆ ਹੋਇਆ ਉਹ ਵੀ ਬੋਲਦਾ ਉਸੇ ਨੇ ਇੱਛਾ ਪੈਦਾ ਕੀਤੀ ਆਪਣੇ ਵਿੱਚ ਅਵਰ ਨੇ ਦੂਜਾ ਹੋਰ ਦੂਜਾ ਕੋਈ ਨਹੀਂ ਕਿਸੇ ਚ ਇਹ ਤਾਂ ਐਵੇਂ ਵਣ ਵਣ ਜਾਤਾਂ ਬਣਾ ਲਈਆਂ ਇਹਨਾਂ ਨੇ ਇੱਕੋ ਚੀਜ਼ ਹੈ ਸਭ ਇੱਕ ਓੰਕਾਰ ਅਵਰ ਨਹੀਂ ਦੂਜਾ ਨਾਨਕ ਇੱਕ ਸਮਾਈ ਜਦ ਇੱਕ ਹੋ ਜਾਂਦਾ ਫਿਰ ਸਮਾਉਂਦਾ ਅੱਧਾ ਨਹੀਂ ਸਮਾ ਸਕਦਾ ਅੱਧਾ ਅੱਧੇ ਚ ਸਮਾਉਂਦਾ ਅੱਧਾ ਤਾਂ ਆਪਸ ਵਿੱਚ ਹੀ ਇੱਥੇ ਹੀ ਸਮਾਉਂਦਾ ਇੱਕ ਜਾ ਕੇ ਫਿਰ ਸੱਚਖੰਡ ਸਮਾ ਜਾਂਦਾ ਸਮਾਉਂਦਾ ਇੱਕੋ ਹੀ ਆ ਜਾਂਦਾ ਇੱਕ ਹੋ ਕੇ ਸੁਰਤ ਸ਼ਬਦ ਦੇ ਵੀ ਸਮਾ ਜਾਂਦੀ ਫਿਰ ਸੰਸਾਰ ਚ ਨਹੀਂ ਰਹਿੰਦਾ ਨਾਨਕ ਇੱਕ ਸਮਾਈ ਇੱਕ ਹੋ ਕੇ ਸਮਾਉਂਦਾ ਇੱਕ ਵਿੱਚ ਨਹੀਂ ਅਸੀਂ ਸਮਾਉਣਾ ਦੇਖੋ ਇੱਥੇ ਆ ਗਿਆ ਹੁਣ ਫਿਰ ਸੰਸਾਰ ਕਹਿੰਦਾ ਇੱਕ ਵਿੱਚ ਸਮਾਉਣਾ ਬਿਲਕੁਲ ਗਲਤ ਹੈ ਇੱਕ ਇੱਕ ਵਿੱਚ ਨਹੀਂ ਸਮਾ ਸਕਦਾ ਕੁਝ ਵੀ ਜੇ ਇੱਕ ਚ ਕੋ ਸਮਾਉ ਇੱਕ ਵੱਧ ਜੂਗਾ ਸਵਾ ਹੋ ਜੂ ਡੂੜ ਹੋ ਜੂ ਇੱਕ ਨੇ ਕੋ ਰਹਿਣਾ ਜੇ ਕਦੇ ਇੱਕ ਰਹਿਣਾ ਸਮਾ ਨਹੀਂ ਸਕਦਾ ਕੁਝ ਵੀ ਇਹ ਇੰਪੋਰਟੈਂਟ ਗੱਲ ਹੈ ਇਹ ਨਹੀਂ ਸਮਝ ਆ ਰਹੀ ਇਸੇ ਨੂੰ ਕਹਿੰਦੇ ਨੇ ਮੁਕਤੀ ਡੂਬ ਮਰਨਾ ਹੈ ਅਸਤਿਤਵ ਖਤਮ ਹੋ ਜਾਣਾ ਬਿਲਕੁਲ ਨਹੀਂ ਅਸਤਿਤਵ ਖਤਮ ਹੋਣਾ ਸਮਾਉਣਾ ਇਹਦੇ ਵਿੱਚ ਹੈ ਸਮਾਉਣਾ ਸ਼ਬਦ ਵਿੱਚ ਹੈ ਇੱਕ ਦੀ ਸੁਰਤ ਸ਼ਬਦ ਵਿੱਚ ਬਣਾਉਣੀ ਹੈ ਰਾਗੀ 10000 ਗਾ ਰਿਹਾ ਇੱਕ ਰਾਗੀ ਨੇ ਉਹਨਾਂ ਦੇ ਵਿੱਚ ਸੁਰ ਬਣਾਉਣੀ ਹੈ 10000 ਦੀ ਸੁਰ ਇੱਕ <coughs> ਜਦੋਂ ਵੀ ਸੋਰੇ ਕੋ ਜਾਣੀ ਹੈ ਹਾਲੇ ਬੇਸੁਰ ਹੈ ਅਸੁਰ ਹੈ ਬੇਤਾਲਾ ਹੈ ਫਿਰ ਜੋ ਬੇਤਾਲਾ ਤਾਲ ਉਹਦੇ ਵਿੱਚ ਨਹੀਂ ਆਉਂਦੀ ਸੁਰ ਵਿੱਚ ਨਹੀਂ ਆ ਰਹੀ ਉਹਨਾਂ ਦੇ ਜਿੱਦਣ ਸੁਰ ਦੇ ਨਾਲ ਸੁਰ ਮਿਲ ਗਈ ਸੁਰ ਸਾਰਿਆਂ ਦੀ ਇੱਕ ਸਰੀਰ ਸਰੀਰ ਅਟੱਟ ਨੇ ਸਰੀਰ ਦਾ ਅਟੱਟ ਨੇ ਜਿਵੇਂ ਉਹ 10000 ਇੱਕ ਹੋਰ ਰਲ ਗਿਆ ਵਿੱਚ ਪਰ ਜਿਹੜੀ ਆਵਾਜ਼ ਹੈ ਸਾਰਿਆਂ ਦੀ ਸੁਰ ਹੈ ਜੋ ਧੁਨ ਹੈ ਪੈਦਾ ਹੋਈ ਉਹ ਇੱਕ ਕਰਕੇ ਸੁਰਤ ਜਿਹੜੀ ਹੈ ਧੁਨ ਦੇ ਵਿੱਚ ਮਿਲਣੀ ਹੈ ਸੁਰਤ ਸ਼ਬਦ ਵਿੱਚ ਮਿਲਣੀ ਹੈ ਸ਼ਬਦ ਸਾਰਿਆਂ ਦਾ ਹੋ ਸਕਦਾ ਇੱਕ ਸ਼ਬਦ ਬਹੁਤਿਆਂ ਦਾ ਇੱਕ ਹੋ ਸਕਦਾ ਮੇਲ ਸ਼ਬਦ ਵਿੱਚ ਹੈ ਨਾ ਕਿ ਮੇਲ ਆਪਸ ਵਿੱਚ ਹੈ ਉਹ ਇੱਕ ਇੱਕ ਰਹੇ ਨੇ ਸਾਰੇ ਤਾਂ ਹੀ ਬਰਾਬਰ ਨੇ ਸੱਚਖੰਡ ਚ ਸਭ ਇੱਕ ਨੇ ਉਥੇ ਅਨੇਕ ਹੈ ਫਿਰ ਇੱਕ ਹੈ ਸ਼ਬਦ ਕਰਕੇ ਇੱਕ ਨੇ ਧੁਨ ਕਰਕੇ ਇੱਕ ਨੇ ਆਵਾਜ਼ ਕਰਕੇ ਇੱਕ ਨੇ ਉਹ ਵੈਸੇ ਸਾਰੇ ਅੱਡ ਅੱਡ ਆ ਗੱਲ ਜਿਹੜੀ ਹੈ ਇਹ ਬਹੁਤ ਇੰਪੋਰਟੈਂਟ ਹੈ ਇੱਥੇ ਆ ਕੇ ਜੜੇ ਹੋਏ ਸਾਰੇ ਵਿਦਵਾਨ ਇੱਥੇ ਆ ਕੇ ਉਲਝੇ ਹੋਏ ਜ਼ਮੀਨ ਹੈ ਆਪਣੀ ਕੱਲਾ ਕੱਲਾ ਆਈਟਮ ਕੱਲਾ ਕੱਲਾ ਪਿਆ ਜ਼ਮੀਨ ਦੇ ਵਿੱਚ ਜਦ ਮਰਜ਼ੀ ਐਡ ਕਰ ਲੋ ਪਿਆ ਐਟਮ ਐਟਮ ਦੇ ਵਿੱਚ ਜੁੜ ਨਹੀਂ ਸਕਦਾ ਕੱਲਾ ਕੱਲਾ ਪਿਆ ਪਿਆ ਜ਼ਮੀਨ ਇੱਕ ਪਰ ਐ ਰਹਿ ਜਿਵੇਂ ਐਟਮ ਪਏ ਨੇ ਇੱਥੇ ਜੁੜੇ ਵੀ ਹੋਏ ਨੇ ਹੈ ਵੀ ਅਟਕ ਸੇਵੀ ਉੱਥੇ ਨੇ ਜਦੋਂ ਦਸਮ ਪਾਸ਼ਾ ਨੇ ਕਿਹਾ ਅਨੇਕ ਹੈ ਫਿਰ ਏਕ ਹੈ ਇੱਥੋਂ ਗੱਲ ਦੀ ਸਮਝ ਆਈ ਹੈ ਆਦ ਵਿੱਚੋਂ ਔਖੀ ਸਮਝ ਆਉਂਦੀ ਹੈ ਦਸ ਵਿੱਚੋਂ ਸੌਖੀ ਸਮਝ ਆਈ ਹੈ ਅਨੇਕ ਹੈ ਫਿਰ ਏਕ ਹੈ ਕਹਿਣ ਏਕ ਹੈ ਸਲਾਹ ਵਿੱਚ ਸਲਾਹ ਸਾਰਿਆਂ ਦੀ ਇੱਕ ਹੈ ਹੈ ਸਾਰੇ ਵੱਖਰੇ ਵੱਖਰੇ ਵੱਖਰੇ ਵੱਖਰੇ ਹੁੰਦੇ ਹੋਏ ਵੀ ਇੱਕ ਨਹੀਂ ਕੋਈ ਸਲਾਹ ਜੋ ਇੱਕ ਹੈ ਇਸ ਕਰਕੇ ਸ਼ਕਤੀਸ਼ਾਲੀ ਸਲਾਹ ਹੈ ਕਿ ਸਾਰਿਆਂ ਦੀ ਹੈ ਰਾਮ ਤੋਂ ਸ਼ਕਤੀਸ਼ਾਲੀ ਰਾਮ ਦਾ ਨਾਮ ਤਾਂ ਹੈ ਉਹ ਸਾਰਿਆਂ ਦੀ ਸ਼ਕਤੀ ਉਹਦੇ ਚ ਹੈ ਸਾਰਿਆਂ ਦੀ ਸ਼ਕਤੀ ਉਹਦੇ ਵਿੱਚ ਹੈ ਸ਼ਬਦ ਵਿੱਚ ਹੈ ਸਾਰਿਆਂ ਦੀ ਹੈ ਪਾਰਲੀਮੈਂਟ ਦੇ ਵਿੱਚ ਕੱਲਾ ਕੱਲਾ ਬੰਦਾ ਜਦੋਂ ਕੋਈ ਰੈਜ਼ੋਲੂਸ਼ਨ ਸਰਬਸੰਮਤੀ ਨਾਲ ਪਾਸ ਹੋ ਗਿਆ ਉਹਦੇ ਅੱਗੇ ਸਾਰੇ ਸਿਰ ਝੁਕਾਉਣਗੇ ਸਾਰਿਆਂ ਨੂੰ ਮੰਨਣਾ ਪਊ ਹਾਲਾਂਕਿ ਪਾਸ ਸਾਰਿਆਂ ਨੇ ਆਪੇ ਕੀਤਾ ਕਿਸੇ ਨੇ ਨਹੀਂ ਕੀਤਾ ਆਪੇ ਕਾਨੂੰਨ ਬਣਾ ਕੇ ਆਪੇ ਉਹਦੇ ਅੱਗੇ ਸਿਰ ਝੁਕਾਉਣਗੇ ਸਾਰੇ ਕਾਨੂੰਨ ਆਪਣਾ ਹੈ ਪਰ ਕੱਲਾ ਕੱਲਾ ਕਾਨੂੰਨ ਤੋਂ ਕੋਈ ਬੜਾ ਨਹੀਂ ਕੋਈ ਬੜਾ ਕਾਨੂੰਨ ਤੋਂ ਇਸ ਕਰਕੇ ਜਿਹੜਾ ਨਾਮ ਹੈ ਉਹਦੀਆਂ ਹੀ ਵਡਿਆਈਆਂ ਨੇ ਸਾਰੀ ਵਡਿਆਈ ਕਿਹਦੀ ਹੈ ਨਾਮ ਦੀ ਸ਼ਕਤੀਸ਼ਾਲੀ ਕੌਣ ਹੈ ਨਾਮ ਸਰਗੁਣ ਕੌਣ ਹੈ ਨਾਮ ਤਾਂ ਜਵਾਬ ਸਹੀ ਹੁੰਦਾ ਸਵਾਲ ਦਾ ਨਹੀਂ ਸਵਾਲ ਇੱਥੇ ਆ ਕੇ ਅਰਜਨ ਲੱਗਦੀ ਹੈ ਨਾ ਸਮਝ ਐ ਨਹੀਂ ਜਾ ਕੇ ਵੀ ਇਹ ਮਿਕਸ ਹੋ ਗਿਆ ਸਬੂਲ ਵਿੱਚ ਸਾਗਰ ਵੀ ਇੱਕੋ ਸਾਗਰ ਹੋ ਗਿਆ ਬੂਦਾ ਵੀ ਅੱਡ ਅੱਡ ਹੋ ਸਕਦੀ ਹੈ ਬੂਦ ਫਿਰ ਅੱਡ ਨਹੀਂ ਹੋ ਪਰ ਬੂਲ ਦੇ ਵਿੱਚ ਇਹ ਹੁੰਦਾ ਉਹ ਪਾਣੀ ਨਹੀਂ ਹੋ ਸਕਦਾ ਅੱਡ ਹੀ ਜਿਹੜਾ ਗਿਆ ਜੇ ਐਟਮ ਦੀ ਗੱਲ ਕਰੀਏ ਫਿਰ ਜਿਹੜਾ ਜ਼ਿਆਦਾ ਸਮਝ ਆਉਂਦੀ ਹੈ ਸੜ ਥੋ ਚੀਜ਼ ਹੈ ਨਾ ਇਹ ਆਇਓ ਦੋਏ ਤੇ ਧੂੜ ਕੇ ਕਨੂਕਾ ਸਾ ਧੂੜ ਹੀ ਸਭ ਹਾਂ ਧੂੜ ਕੇ ਕਨੂਕਾ ਸਭ ਧੂੜ ਹੀ ਧੂੜ ਉਹ ਐਟਮ ਦੀ ਗੱਲ ਕੀਤੀ ਹੈ ਕਨੂਕਾ ਦਸਮ ਨੇ ਜੋ ਕਲੀਅਰ ਕੀਤੀ ਹੈ ਗੱਲ ਆਤ ਤੋਂ ਕਲੀਅਰ ਹੋਈ ਨਹੀਂ ਜਿਹਨੂੰ ਕਹੀ ਜਾਂਦੇ ਨੇ ਬਾਣੀ ਹੋਣੀ ਹੈ ਤਾਂ ਕਿ ਹੰਸਾ ਸਗਲੇ ਜਨਾ ਉੱਥੇ ਵੀ ਤਾਂ ਹੰਸਾ ਸਗਲੇ ਜਨਾ ਬਹੁਤ ਬਹੁਤ ਜ਼ਿਆਦੇ ਨੇ ਪਹਿਲਪੁਰੀਏ ਪਹਿਲਪੁਰੀਏ ਅੰਮ੍ਰਿਤ ਬੰਨਾ ਪੁੰਡਰਕ ਬੰਨਾ ਤਾਂ ਜੇ ਹੰਸਾ ਸਗਲੇ ਜਨਾ ਸਾਰੇ ਉਤੇ ਹੰਸ ਨੇ ਬਹੁ ਵਚਨ ਪਰਸਮੇ ਬਸਿਆ ਸੱਤ ਦਾ ਖੇੜਾ ਖੇੜੇ 'ਚ ਇੱਕ ਆਦਮੀ ਹੁੰਦਾ ਖੇੜਾ ਪਿੰਡਰੂ ਕਹਿੰਦੇ ਨੇ ਉੱਤੇ ਇੱਕ ਬੰਦਾ ਹੁੰਦਾ ਖੇੜੇ 'ਚ ਇੱਕ ਬੰਦਾ ਹੁੰਦਾ ਸਮਝ ਨਹੀਂ ਉਹਦੇ ਸਾਰੇ ਮਹਿਰਮ ਨੇ ਮਹਿਰਮ ਨੇ ਇਹਦਾ ਮਤਲਬ ਬਹੁਤ ਆਬਾਦੀ ਬਹੁਤ ਹੈ ਕੋਈ ਕਿਸੇ ਨੂੰ ਰੋਕਦਾ ਨਹੀਂ ਜਿੱਦੋਂ ਵੱਡੀ ਜਾਓ ਇਹ ਕੋਸ਼ਿਸ਼ ਕੀਤੀ ਸਮਝਾਉਣ ਦੀ ਪਰ ਗੱਲ ਪੱਲੇ ਨਹੀਂ ਪਈ ਭਗਤਾਂ ਨੇ ਸਾਰਿਆਂ ਨੇ ਕੋਸ਼ਿਸ਼ ਕੀਤੀ ਹੈ ਕੁਝ ਦੱਸਣ ਦੀ ਧਿਆਨ ਨਹੀਂ ਦਿੱਤਾ ਗਿਆ ਉਹਨਾਂ ਗੱਲ ਹਾਂਜੀ ਦਸਵੇਂ ਦਵਾਰ ਕੁੰਜੀ ਜਬ ਦੀਜਾ ਦਸਵੇਂ ਦਵਾਰ ਕੁੰਜੀ ਜਬ ਦੀਜਾ ਦਸਵੇਂ ਦਵਾਰ ਬਾਰੇ ਬੜਾ ਭਲੇਖਾ ਹੈ ਤ੍ਰਿਕੁਟੀ ਨੂੰ ਦਸੂਦਾਰ ਕਹੀ ਜਾਂਦੇ ਨੇ ਦਿਮਾਗ ਨੂੰ ਬ੍ਰੇਨ ਨੂੰ ਦਸੂਦਾਰ ਨਹੀਂ ਹੈ ਇਹ ਕੀ ਹੈ ਇਹ ਨਰਕ ਘੋਰ ਦਾ ਦੌਰ ਹੈ ਅੱਖਾਂ ਤੋਂ ਬਾਹਰ ਜਾਂਦਾ ਬਾਹਰ ਜਾਂਦਾ ਤਾਂ ਸੰਸਾਰ ਨਾਲ ਜੁੜਦਾ ਨਰਕ ਸੰਸਾਰ ਨਰਕ ਹੈ ਇਹ ਤਾਂ ਸਾਰੇ ਦੁਆਰੇ ਨਰਕ ਘੋਰ ਦੇ ਦੁਆਰੇ ਨੇ ਜੇ ਇਹਨਾਂ ਲਈ ਨਾ ਜਾਵੇ ਤਾਂ ਬ੍ਰੇਨ ਚੋਂ ਸਿੱਧਾ ਹੀ ਚਲੇ ਜਾਂਦਾ ਸੋਚ ਕੇ ਇਹਦਾ ਮਤਲਬ ਤਿਰਕੁਟੀ ਨਰਕ ਹੋਰ ਕਦਵਰ ਨਰਕ ਹੋਰ ਕਦਵਰ ਕੀ ਤਿਰਕੁਟੀ ਜਿੱਥੋਂ ਸੋਚਦਾ ਇਹਦੀ ਸੋਚ ਨਰਕ ਹੋਰ ਦੇ ਦੌਰੇ ਨੂੰ ਲੈ ਜਾਂਦੀ ਇਸ ਕਰਕੇ ਸੋਚ ਨੂੰ ਬੰਦ ਕਰਨ ਨੂੰ ਕਹੇ ਨਰਕ ਹੋਰ ਕੇ ਦੁਆਰੇ ਨੂੰ ਬੰਦ ਕਰਨ ਨੂੰ ਕਿਹਾ ਵੀ ਇੱਥੇ ਸੋਚਣਾ ਬੰਦ ਕਰ ਦੇ ਸੋਚ ਤੇਰੀ ਨਰਕ 'ਚ ਲੈ ਕੇ ਜਾਂਦੀ ਹੈ ਤੇਰੀ ਪਾਪ ਉਹ ਕੰਮ ਹੁੰਦਾ ਹੈ ਜਿਹੜਾ ਉਹਨੂੰ ਕਹਿ ਵੀ ਤੂੰ ਭਾਈ ਇਹ ਕਰਨਾ ਨਹੀਂ ਫਿਰ ਉਹ ਕਰਦਾ ਹੈ ਸਰਕਾਰ ਨੇ ਕਹੇ ਕੰਮ ਕਰਨਾ ਨਹੀਂ ਜਿਹੜਾ ਆਦਮੀ ਉਹ ਕੰਮ ਕਰਦਾ ਉਹ ਗੈਰ ਕਾਨੂੰਨੀ ਉਹ ਪਾਪ ਹੈ ਗੈਰ ਕਾਨੂੰਨੀ ਦਾ ਲੋਏ ਪਾਪ ਹੈ ਉਹ ਪਾਪ ਕਹਿੰਦੇ ਤੇ ਹੁਣ ਆਪਾਂ ਬਗੈਰ ਰੋਟੀ ਕਹਿ ਦਿੰਦੇ ਅਸੂਲ ਤੋਂ ਖਿਲਾਫ ਹੈ ਜੋ ਇਹਨੂੰ ਕਿਹਾ ਸੀ ਉਹ ਨਹੀਂ ਕਰਨਾ ਉਹ ਇਹ ਕਰਨ ਲੱਗੇ ਫਿਰ ਜੇ ਨਹੀਂ ਸੀ ਕਰਨਾ ਇਹਨੂੰ ਦਿਮਾਗ ਦਿੱਤਾ ਕਿਉਂ ਗਈ ਦੂਆ ਸਵਾਲ ਇਹ ਪੈਦਾ ਹੁੰਦਾ ਜੇ ਦਿਮਾਗ ਨਾ ਦਿੰਦੇ ਤਾਂ ਗੇਰ ਵੀ ਨਹੀਂ ਕਰ ਸਕਦਾ ਲਾਭ ਵੀ ਨਹੀਂ ਸੀ ਕੋਰ ਸਕਦਾ ਆਇਓ ਤਾਂ ਲਾਹ ਲੈਣ ਸੀ ਅੱਖਾਂ ਨਾਲ ਕੰਨਾਂ ਨਾਲ ਦਿਮਾਗ ਨਾਲ ਅਕਲ ਨਾਲ ਪਰ ਲੱਗਿਆ ਕੋ ਫੁਕੜੇ ਉਸੇ ਚੀਜ਼ ਦਾ ਇਸਤੇਮਾਲ ਗਲਤ ਕਰ ਲਿਆ ਕੋਹਾੜਾ ਮਾਰ ਲਿਆ ਪਰ ਜਿਹੜਾ ਕੋਹਾੜਾ ਬਜਰ ਕਪਾੜ ਕਪਾੜ ਨੂੰ ਕੱਟਣ ਵਾਸਤੇ ਵੱਢਣ ਵਾਸਤੇ ਸੀ ਉਸ ਕੋਹਾੜੇ ਨੂੰ ਪੈਰ ਤੇ ਉਹਦਾ ਹੀ ਗਲਤ ਇਸਤੇਮਾਲ ਕਰ ਲਿਆ ਉਹ ਜਗਲ ਦਾ ਹੀ ਗਲਤ ਇਸਤੇਮਾਲ ਕਰ ਲਿਆ ਜਿਹੜੀ ਅਕਲ ਦੀ ਆਸੀ ਕੁੰਜੀ ਸੀ ਦਾ ਉਦਾਰ ਦੀ ਅਕਲ ਕੀ ਹੈ ਅਕਲ ਕੁੰਜੀ ਹੋ ਪਰ ਇਹ ਅਕਲ ਕੁੰਜੀ ਹੈ ਜੋ ਕਾਮਯਾਬ ਨਹੀਂ ਸੀ ਖੋਲਣ ਜੋਗੀ ਇਹਨੂੰ ਜੋ ਸਮਝ ਨਹੀਂ ਆਈ ਵੀ ਦਸ ਕੀ ਹੈ ਦਸ ਉਦਾਰ ਸਮਝਣ ਆਈ ਸੀ ਗਿਆਨ ਕੁੰਜੀ ਹੈ ਜਿਹਦੀ ਜਿੰਨਾ ਗਿਆਨ ਹੋਰ ਲੈਣਾ ਸੀ ਉਹਨੇ ਕੁੰਜੀ ਨੇ ਕੰਪਲੀਟ ਹੋਣਾ ਸੀ ਕੰਪਲੀਟ ਖੋਲਣ ਜੋਗੀ ਜੋ ਹੈ ਨਹੀਂ ਦਸਮ ਦੀ ਸਮਝ ਤੇ ਬਾਹਰ ਹੋਇਆ ਹੈ ਦਸਮ ਕੁੰਜੀ ਦਾ ਜਾਂ ਜਿੰਦੇ ਦੇ ਵਿੱਚ ਇਹਨਾਂ ਲੱਭੇ ਜਿੱਥੇ ਕੁੰਜੀ ਲਾਉਣੀ ਹੈ ਜਗ੍ਹਾ ਹੀ ਨਾ ਹੋਵੇ ਕੁੰਜੀ ਫਿਰ ਜਿੰਦਾ ਖੁੱਲੂ ਕੋਵੇ ਚਲੋ ਕੁੰਜੀ ਵੀ ਹੋ ਸਾਡੇ ਕੋਲ ਸਾਨੂੰ ਨਹੀਂ ਪਤਾ ਜਿੰਦੇ ਦਾ ਚਾਰੇ ਪਾਸੇ ਤੋਂ ਕਿਤੇ ਜਗ੍ਹਾ ਹੀ ਨਹੀਂ ਕੁੰਜੀ ਲਾਉਣ ਨੂੰ ਉਹ ਸੁਰਾਗ ਹੀ ਨਹੀਂ ਮਿਲਿਆ ਇਹਨੂੰ ਜਿੱਥੇ ਕੁੰਜੀ ਪਾਉਣੀ ਹੈ ਤੇ ਉਹਦੀ ਸਮਝ ਨਹੀਂ ਆਈ ਕੁੰਜੀ ਤਾਂ ਗਿਆਨ ਹੈ ਦਸ ਉਦਵਾਰ ਦੀ ਜਦੋਂ ਸਮਝ ਆ ਗਈ ਕੁੰਜੀ ਦਾ ਮਤਲਬ ਸਮਝ ਆਪਾਂ ਲੱਭਦੇ ਹੁਣ ਸਮਝੇ ਕੁੰਜੀ ਛੁੱਟਾ ਤਿਰਕੁੜੀ ਚ ਨਹੀਂ ਸਮਝ ਆਉਣੀ ਤਿਰਕੁੜੀ ਹੈ ਉਹ ਨਹੀਂ ਹਾਂ ਤਿਰਕੁੜੀ ਦੇ ਵਿੱਚ ਕੁੰਜੀ ਦੀ ਦਸ ਉਦਵਾਰ ਦੀ ਸਮਝ ਆਉਣੀ ਹੈ ਤਿਰਕੁੜੀ ਚ ਸਮਝਦਾ ਤਿਰਕੁੜੀ ਚ ਆਉਣੀ ਹੈ ਸੁਣ ਕੇ ਬਾਹਰੋਂ ਦੇਖੋ ਇਹ ਵੀ ਕਿਹਾ ਵੀ ਗੁਰਬਿੰਦ ਗਿਆਨ ਨਾ ਹੋਏ ਤੇ ਠੀਕ ਹੈ ਪਰ ਗੁਰਬਿਲ ਗਿਆਨ ਨਾ ਹੋਏ ਤਾਂ ਠੀਕ ਹੈ ਗਿਆਨ ਕੁਝੀ ਹੈ ਕੁਝੀ ਉਸ ਗਿਆਨ ਦੇ ਵਰਣਾ ਜੇ ਤਾਂ ਉਹ ਗਿਆਨ ਲੈ ਰਿਹਾ ਹੈ ਜਿਹੜਾ ਹਜ਼ਾਰ ਜਿਹੜਾ ਭਰਮ ਨਾਲ ਪੜਦਾ ਉਹਨੂੰ ਖੋਲਣ ਵਾਸਤੇ ਫਿਰ ਤਾਂ ਠੀਕ ਹੈ ਜੇ ਗਿਆਨ ਇਹ ਹੋਰ ਲੈ ਰਿਹਾ ਫਿਰ ਕੁੰਜੀ ਦੀ ਬਜਾਏ ਹੋਰੇ ਕੁਝ ਲੈ ਰਿਹਾ ਫਿਰ ਟਾਈਮ ਦਾ ਲੱਗ ਜਾਣਾ ਦਸਮ ਦਵਾਰ ਕੁੰਜੀ ਜਬ ਦੀਜੈ ਤੋ ਦਿਆਲ ਕਾ ਦਰਸ਼ਨ ਕੀਜੈ ਅਸਲ ਚ ਦਿਆਲ ਕੇ ਦਰਸ਼ਨ ਵਾਸਤੇ ਹੀ ਆਇਆ ਹੈ ਦਰਸ਼ਨ ਇੱਕ ਹੋਰ ਗੱਲ ਹੈ ਦਰਸ਼ਨ ਔਰ ਇਸ਼ਨਾਨ ਇਹਨਾਂ ਦਾ ਇਹ ਸਰੀਰ ਨਾਲ ਕੋਈ ਸੰਬੰਧ ਨਹੀਂ ਨਾ ਇਸ਼ਨਾਨ ਦਾ ਨਾ ਦਰਸ਼ਨ ਦਰਸ਼ਨ ਅੰਦਰਲੀ ਅੱਖ ਨਾਲ ਹੁੰਦਾ ਬਾਹਰਲੀ ਨਾਲ ਹੁੰਦਾ ਹੀ ਨਹੀਂ ਪਰ ਅਸੀਂ ਤਾਂ ਬਾਹਰ ਦੀ ਅੱਖ ਨਾਲ ਦਰਸ਼ਨ ਜੋੜ ਲਿਆ ਗੁਰਦਾਰੇ ਜੀ ਦਰਸ਼ਨ ਕਰਨ ਚੱਲੇ ਸੰਤਾਂ ਦੇ ਦਰਸ਼ਨ ਕਰ ਲੋ ਜੀ ਦਰਸ਼ਨ ਅਸੀਂ ਤਾਂ ਬਾਹਰ ਜੋੜ ਲਿਆ ਜਦੋਂ ਦਰਸ਼ਨ ਬਾਹਰ ਜੋੜ ਲਿਆ ਤੇ ਅੰਦਰ ਵਾਲਾ ਦਰਸ਼ਨ ਤਾਂ ਖਤਮ ਹੀ ਕਰਤਾ ਸੀ ਗੁਰੂ ਬਾਹਰ ਬਣਾ ਲੈ ਦਰਸ਼ਨ ਕਰਨ ਨੂੰ ਦਰਸ਼ਨ ਬਾਹਰ ਵਾਲਾ ਵਸਤੂ ਇਹ ਨਹੀਂ ਹੈ ਅੱਖਾਂ ਨਾਲ ਦਰਸ਼ਨ ਹੁੰਦਾ ਹੀ ਨਹੀਂ ਅੱਖਾਂ ਮਾਝੋ ਦੇਖਣਾ ਜਿਹੜਾ ਫਿਰ ਦਰਸ਼ਨ ਉਹ ਹੈ ਦਰਸ਼ਨ ਕੀ ਹੈ ਤਾਂ ਹੀ ਜਿਹੜੇ ਗ੍ਰੰਥ ਨੇ ਸ਼ਾਸਤਰਾਂ ਦਾ ਨੋ ਦਰਸ਼ਨ ਰੱਖਿਆ ਸੀ ਦਰਸ਼ਨ ਸ਼ਾਸਤਰ ਨੇ 6 ਦਰਸ਼ਨ 6 ਸ਼ਾਸਤਰ ਸ਼ਾਸਤਰ ਜੋ ਕੀ ਹੁੰਦੀ ਹੈ ਸਮਝ ਇਹਦਾ ਮਤਲਬ ਸਮਝ ਦਾ ਨਾਮ ਦਰਸ਼ਨ ਹੈ ਸਮਝਦਾ ਅਕਲ ਨੂੰ ਹੋਣੀ ਹੈ ਨਾ ਅਕਲ ਨੂੰ ਹੋਣੀ ਹੈ ਅੱਖਾਂ ਨਾਲ ਦੇਖ ਕੇ ਵੀ ਸਾਨੂੰ ਸਮਝ ਆਉਂਦੀ ਹੈ ਕਿਸੇ ਨੂੰ ਫੋਟੋ ਦਿਖਾਉਂਦੇ ਦੇਖਦਾ ਕਿਹਦੀ ਹੈ ਸਮਝ ਆਉਂਦੀ ਹੈ ਨਾ ਦੇਖ ਕੇ ਵੀ ਸਮਝ ਆਉਂਦੀ ਹੈ ਬੜੰਗਾ ਪਛਾਣ ਲੈਂਦੇ ਹੋ ਫਲਾਣੇ ਦਾ ਮੁੰਡਾ ਹੋਵੇ ਫਲਾਣੇ ਖਾਨਦਾਨ ਦਾ ਹੋਵੇ ਇਹ ਤੋਂ ਵੀ ਸਮਝ ਆਉਂਦੀ ਹੈ ਦਰਸ਼ਨ ਲਫ਼ਜ਼ ਬੁੱਧੀ ਦੇ ਲੈਵਲ ਦਾ ਇਸ਼ਨਾਨ ਵੀ ਆਤਮਾ ਦਾ ਹੁੰਦਾ ਸਰੀਰ ਦਾ ਇਸ਼ਨਾਨ ਨਹੀਂ ਹੁੰਦਾ ਇਹ ਦੋ ਲਫ਼ਜ਼ ਬਦਲੇ ਸੀ ਸੁੱਚੇ ਇਹਨਾਂ ਆਖਿਰ ਆਖੀਰ ਬੈਠ ਜੇ ਪਿੰਡਾ ਤੋਂ ਪਿੰਡੇ ਤੋੜ ਨੂੰ ਇਸ਼ਨਾਨ ਹੁਣ ਤੇ ਅਸੀਂ ਕਹੀ ਜਾਂਦੇ ਹਾਂ ਕਿਹਾ ਹੋਇਆ ਇਹ ਦੋ ਲਫ਼ਜ਼ ਉਹ ਅਸੀਂ ਛੱਡਿਆ ਹੀ ਨਹੀਂ ਜਿਨ੍ਹਾਂ ਨੇ ਇਹਨੂੰ ਇਸ਼ਨਾਨ ਕਿਹਾ ਸੀ ਪਿੰਡਾ ਤੋੜ ਨੂੰ ਸਾਨੂੰ ਦੱਸਿਆ ਵੀ ਇਹ ਪਿੰਡਾ ਧੋਣਾ ਇਸ਼ਨਾਨ ਨਹੀਂ ਹੈ ਪਰ ਅਸੀਂ ਉਹ ਗੱਲ ਨਹੀਂ ਮੰਨੀ ਪੜ ਲਈ ਮੰਨਿਆ ਇਸ਼ਰਾਨ ਸਰੀਰ ਦੇ ਹੀ ਇੱਥੋਂ ਅਸੀਂ ਲਾਈਨ ਤੇ ਸਿੱਖੀ ਵਾਲੀ ਲਾਈਨ ਤੇ ਗੱਡੀ ਆਈ ਹੋਈ ਨਹੀਂ ਕੋਈ ਗੱਲ ਨਹੀਂ ਮੰਨੀ ਅਸੀਂ ਲਫ਼ਜ਼ਾਂ ਨੂੰ ਅਰਥ ਅਸੀਂ ਜਿਹੜੇ ਪਿੱਛੇ ਦਿੱਤੇ ਹੋਏ ਨੇ ਉਹੀ ਰੱਖੇ ਨੇ ਇਵੇਂ ਨਾਮ ਹੈ ਨਾਮ ਜੋ ਅਰਥ ਗੁਰਬਾਣੀ ਨੇ ਦਿੱਤੇ ਨਾਮ ਨੂੰ ਅਸੀਂ ਅਰਥ ਮੰਨੇ ਹੀ ਨਹੀਂ ਜੋ ਪਿਛਲੇ ਨੇ ਸਾਡੇ ਕੋਲ ਨਾਮ ਵਾਲੀ ਗੱਲ ਉਹੀ ਰੱਖੀ ਹੋਈ ਹੈ ਇਹਨੂੰ ਪੜੀ ਜਾਂਦੇ ਆ ਪੱਕਾ ਉਹ ਹੈ ਜੋ ਬਾਹਰੋਂ ਸੁਣਿਆ ਹੋਇਆ ਉਹ ਬਾਹਰ ਨੂੰ ਛੱਡ ਕੇ ਆ ਮੰਨ ਕੇ ਲਾਈਨ ਬਦਲਣੀ ਸੀ ਅਸੀਂ ਲਾਈਨ ਨਹੀਂ ਬਦਲੀ ਇਸ ਕਰਕੇ ਸਾਡੀ ਲਾਈਨ ਬਦਲਣੀ ਹੋਈ ਦਰਸ਼ਨ ਬਾਹਰੋਂ ਬਣਦੇ ਆ ਅਸ਼ਨਾਨ ਬਾਹਰਲਾ ਸਰੀਰ ਦਾ ਬਣਦੇ ਆ ਇਹ ਗੁਰਬਾਣੀ ਰੱਦ ਕਰਦੀ ਹੈ ਨਾਮ ਜਪਦੇ ਆ ਜੀਵ ਨਾਲ ਗੁਰਬਾਣੀ ਕਹਿੰਦੀ ਹੈ ਬਿਨ ਜਿਹਬਾ ਜੇ ਜਪੇ ਹਿਆਉ ਹਿਰਦੇ ਚ ਕੋਈ ਜਾਣੇ ਕੈਸਾ ਰਹੁ ਨਾਉ ਨੂੰ ਤਾਂ ਜੋ ਜਾਣੂਗਾ ਜਪਣ ਦੀ ਗੱਲ ਤਾਂ ਬਾਅਦ ਦੀ ਹੈ ਜਿਹੜਾ ਮੰਨ ਲਓ ਵੀ ਜੀਵ ਦਾ ਕੋਈ ਰੋਲ ਨਹੀਂ ਨਾਮ ਜਪਣ ਚ ਨਾਮ ਜਪਣ ਜੀਵ ਦਾ ਕੋਈ ਰੋਲ ਨਹੀਂ ਨਾਮ ਸਮਝਾਉਣ ਦੀ ਜੀਵ ਦਾ ਰੋਲ ਹੈ ਜੀਵ ਆਊਟਪੁੱਟ ਹੈ ਜੀਵ ਇਨਪੁਟ ਨਹੀਂ ਨਾਮ ਵਾਸਤੇ ਸੁਣਿਆ ਗੱਲ ਜੀਵ ਆਉਟਪੁੱਟ ਤਾਂ ਹੈ ਜੋ ਤੁਹਾਡੇ ਅੰਦਰ ਗਿਆਨ ਹੈ ਤੁਸੀਂ ਦੇ ਸਕਦੇ ਹੋ ਜੀਵ ਤੱਕ ਸਹੀ ਲੈ ਨਹੀਂ ਸਕਦੇ ਗਿਆਨ ਨਾ ਹੋਵੇ ਤਾਂ ਨਾ ਕਰੋ ਹੋਵੇ ਕੰਨਾ ਤੱਕ ਕੋਈ ਚੀਜ਼ ਨਹੀਂ ਤੁਸੀਂ ਲੈ ਸਕਦੇ ਸਿਵਾਏ ਗਿਆਨ ਤੇ ਔਰ ਗਿਆਨ ਹੀ ਆਤਮਾ ਦੀ ਖੁਰਾਕ ਹੈ ਜੇ ਅਸੀਂ ਦੂਏ ਲਫ਼ਜ਼ਾਂ ਚੋਂ ਕਹੀਏ ਅਸਲ ਦੇ ਵਿੱਚ ਕੰਨ ਮੂੰਹ ਹੈ ਕੰਨ ਆਤਮਾ ਦਾ ਮੂੰਹ ਹੈ ਜੋ ਇਹਨੇ ਰਸ ਪੀਣਾ ਆਤਮਾ ਨੇ ਉਹਦਾ ਮੂੰਹ ਕੰਨ ਨੇ ਜੋ ਇਹਨੇ ਖਾਣਾ ਤਾਂ ਮੂੰਹ ਹੈ ਜੇ ਪੀਣਾ ਤਾਂ ਵੀ ਮੂੰਹ ਹੀ ਹੈ ਇਹਦਾ ਆਤਮਾ ਦੀ ਖੁਰਾਕ ਖਾਣਾ ਪੀਣਾ ਕੰਨਾਂ ਰਹੀ ਹੈ ਕਿਸੇ ਹੱਦ ਤੱਕ ਕਿਸ ਹੱਦ ਤੱਕ ਇਹ ਅੱਧਾ ਜਿਹੜੀ ਅੱਧੀ ਹੈ ਉਹਦਾ ਪੱਤੀ ਦਾ ਕੰਨਾਂ ਤੱਕ ਜਿਹੜੀ ਸਰੀਰ ਨਾਲ ਜੁੜੀ ਹੋਈ ਹੈ ਜਦ ਇਹਨੇ ਅੱਧੀ ਨੇ ਸਰੀਰ ਛੱਡ ਕੇ ਤਿਰਕੁੜੀ ਛੱਡ ਕੇ ਉਹਦੇ ਨਾਲ ਮਿਲ ਜਾਣਾ ਨਾ ਕੁੰਜੀ ਕੁੰਜੀ ਲੈਣ ਤੱਕ ਇਹ ਗੱਲ ਕੁੰਜੀ ਲੈਣ ਤੱਕ ਦਾ ਜਿਹੜਾ ਗਿਆਨ ਹੈ ਦਸ ਹਜ਼ਾਰ ਦੀ ਕੁੰਜੀ ਲੈਣ ਤੱਕ ਦੀ ਖੁਰਾਕ ਇਹਦੀ ਗਿਆਨ ਦੀ ਕੰਨਾਂ ਸੀ ਅੱਖਾਂ ਸਹੀਆਂ ਪੜਦੇ ਅੱਖਾਂ ਦਾ ਪੜਦੇ ਜਦੋਂ ਦਸ ਹਜ਼ਾਰ ਦੇ ਵਿੱਚ ਪ੍ਰਵੇਸ਼ ਹੋ ਕੇ ਇੱਕ ਹੋ ਗਿਆ ਫਿਰ ਇਹ ਕੰਨਾਂ ਅੱਖਾਂ ਦੀ ਵੀ ਲੋੜ ਨਹੀਂ ਰਹਿੰਦੀ ਫਿਰ ਅੱਖਾਂ ਵਾਜੋ ਵੇਖਣਾ ਮੈਨੂੰ ਕੰਨੀ ਸੁਣਣਾ ਰਹਿ ਜਾਂਦਾ ਉਹ ਵੀ ਅੱਧੇ ਦੀ ਉਹ ਗੱਲ ਹੈ ਕੰਨਾਂ ਦੀ ਅੱਖਾਂ ਦੀ ਜਿਹੜਾ ਸਰੀਰ 'ਚ ਹੈ ਕਰਨਾ ਖਾਣਾ ਹੀ ਜੁੜਿਆ ਹੈ ਇਹਦੀ ਡਿਵੈਲਪਮੈਂਟ ਕਰਨਾ ਖਾਣਾ ਹੈ ਤਾਂ ਹੀ ਆਤਮਾ ਲਫ਼ਜ਼ ਵਰਤਿਆ ਆਪਾਂ ਨੇ ਇੱਥੇ ਪ੍ਰਾਤਮਾ ਨਹੀਂ ਵਰਤਿਆ ਪ੍ਰਾਤਮਾ ਤੋਂ ਬਾਹਰ ਬੈਠਾ ਜਦ ਆਤਮਾ ਪ੍ਰਾਤਮਾ ਨੇ ਇੱਕ ਹੋ ਜਾਣਾ ਜਦ ਬ੍ਰਹਮਾ ਨੇ ਬ੍ਰਹਮ ਲੀਨ ਹੋ ਜਾਣਾ ਫੇਰ ਨਾ ਇਹ ਸਰੀਰ ਦੀ ਲੋੜ ਹੈ ਨਾ ਇਹ ਜੀਵ ਦੀ ਲੋੜ ਹੈ ਨਾ ਇਹ ਕੰਨਾਂ ਦੀ ਲੋੜ ਹੈ ਨਾ ਫਿਰ ਤਾਂ ਸਰੀਰ ਦੀ ਵੀ ਲੋੜ ਨਹੀਂ ਸਰੀਰ ਦੀ ਲੋੜ ਕਿਉਂ ਨਹੀਂ ਇੱਕ ਜੋਤ ਇੱਕ ਮਿਲੀ ਕਿੰਬਾ ਹੋਏ ਮੋ ਹੋਏ ਸਰੀਰ ਹੋਵੇ ਜਾਂ ਨਾ ਹੋਵੇ ਕੋਈ ਮਤਲਬ ਨਹੀਂ ਰਹਿ ਜਾਂਦਾ ਸਰੀਰ ਦਾ ਕਿ ਸਰੀਰ ਦਾ ਜੋ ਲੈਣਾ ਸੀ ਪੂਰਾ ਹੋ ਗਿਆ ਫਿਰ ਤਾਂ ਬੀਜ ਨੇ ਜੰਮਣ ਦੀ ਉਹ ਗੱਲ ਫਿਰ ਤਾਂ ਫਿਰ ਮਰਿਆ ਹੋਇਆ ਸੰਸਾਰ ਤੋਂ ਸੰਸਾਰ ਤੋਂ ਮਰਿਆ ਹੋਇਆ ਫਿਰ ਇਹ ਸੰਸਾਰ ਤੋਂ ਮਰਨ ਤੱਕ ਦਾ ਗਿਆਨ ਹੈ ਰਹਿਣਾ ਕਰਨਾ ਸੀ ਕਰਨਾ ਤੇ ਜੋ ਗਿਆਨ ਲੈਣਾ ਸੰਸਾਰ ਨੂੰ ਤਿਆਗਣ ਦਾ ਗਿਆਨ ਲੈਣਾ ਤਿਆਗਣਾ ਮਰਨਾ ਇੱਕੋ ਹੀ ਗੱਲ ਹੈ ਨਾ ਸੰਸਾਰ ਤਿਆਗਤਾ ਆ ਸੰਸਾਰ ਛੱਡ ਦਿੱਤਾ ਆ ਸੰਸਾਰ ਤੋਂ ਮਰ ਗਿਆ ਸੰਸਾਰ ਵਾਸਤੇ ਇਹਦੇ ਵਾਸਤੇ ਸੰਸਾਰ ਮਰ ਗਿਆ ਸੰਸਾਰ ਵਾਸਤੇ ਇਹ ਮਰ ਗਿਆ ਮਰੇ ਦੋਏ ਨਹੀਂ ਸੰਸਾਰ ਵੀ ਹੈਗਾ ਇਹ ਵੀ ਹੈਗਾ ਮਰਿਆ ਕੋਈ ਵੀ ਨਹੀਂ ਤਾਂ ਹੀ ਕੌਣ ਮੂਰੇ ਕੌਣ ਮੂਰੇ ਉਹ ਕਹਦਾ ਵੀ ਮੇਰੇ ਵਾਸਤੇ ਤੂੰ ਵਰ ਗਿਆ ਤੇਰੇ ਵਾਸਤੇ ਮੈਂ ਵਰ ਗਿਆ ਜਿਉਂਦੇ ਦੋਏ ਨੇ ਦੋਏ ਜਿਉਂਦੇ ਨੇ ਉਹਦੇ ਵਾਸਤੇ ਉਹ ਮਰੇ ਉਹਦੇ ਵਾਸਤੇ ਉਹ ਮਰੇ ਮਰਿਆ ਤਾਂ ਕੋਈ ਵੀ ਨਹੀਂ ਦੋਏ ਜਿਉਂਦੇ ਨੇ ਬਸ ਇੱਕ ਭਾਸ਼ਾ ਹੈ ਬੋਲੀ ਦਾ ਫਰਕ ਹੁਣ ਦੇਖ ਲੋ ਬੋਲੀ ਕਹਿ ਵੀ ਦਿੱਤੀ ਤੂੰ ਵਰ ਗਿਆ ਔਰ ਮੈਂ ਵਰ ਗਿਆ ਮਰਿਆ ਦੋ ਜੋ ਕੋਈ ਨਹੀਂ ਬਸ ਇਹ ਜਿਹੀ ਬੋਲੀ ਗੁਰਬਾਣੀ ਚ ਜਿਹਦੇ ਅਰਥਾਂ 'ਚ ਅਸੀਂ ਉੜ ਕੇ ਰਹਿ ਜਾਂਦੇ ਲਫ਼ਜ਼ਾਂ ਦੇ ਅਰਥਾਂ ਨੂੰ ਰੁੱਝ ਜਾਂਦੇ ਵਿਦਵਾਨ ਵਿੱਚ ਝਗੜਾ ਕਰ ਲੈਂਦੇ ਨੇ ਇੱਥੇ ਤਾਂ ਜੀ ਉਹ ਆ ਲਿਖਿਆ ਹੋਇਆ ਇੱਥੇ ਤਾਂ ਯਾ ਲਿਖਿਆ ਹੋਇਆ ਇਹਦਾ ਡਿਕਸ਼ਨਰੀ ਫਲਾਣੀ ਚ ਆ ਅਰਥ ਹੈ ਉਹ ਡਿਕਸ਼ਨਰੀ ਦਾ ਸੱਚੇ ਕੀ ਕਰੂ ਵਰਿਆ ਤਾਂ ਕੋਈ ਵੀ ਨਹੀਂ ਪਰ ਦੁਨੀਆ ਮੰਦੀ ਹੈ ਮਰ ਗਿਆ ਗੁਰਬਾਣੀ ਕਹਿੰਦੀ ਹੈ ਕੌਣ ਬੂਆ ਇਹ ਜਿਹੜਾ ਹੈਗਾ ਸੰਸਾਰ ਦਾ ਭਗਤਾਂ ਦਾ ਇੱਥੋਂ ਆ ਕੇ ਜੋੜ ਨਹੀਂ ਹੁੰਦਾ ਇੱਥੋਂ ਆ ਕੇ ਸਮਝ ਨਹੀਂ ਆਉਂਦਾ ਇੱਥੋਂ ਆ ਕੇ ਬੱਕਰੀ ਵੇਲੇ ਖਾਲ ਤੋਂ ਰਖੜੀ ਹੋ ਜਾਂਦੀ ਇੱਥੇ ਆ ਕੇ ਹੈ ਔਰ ਬੱਕਰੀ ਹੈ ਜੇ ਤਾਂ ਬੱਕਰੀ ਟੱਪ ਕੇ ਖਾਲ ਫਿਰ ਤਾਂ ਗੁਰਮੁਖ ਬਣ ਗਿਆ ਜੇ ਬੱਕਰੀ ਖਾਲ ਤੇ ਅੜ ਗਈ ਭਾਸ਼ਾ ਸੰਸਾਰੀ ਦੇ ਨਾਲ ਅੜ ਗਿਆ ਫਿਰ ਵਿਦਵਾਨ ਰਹਿ ਗਿਆ ਇੱਧਰ ਰਹਿ ਗਿਆ ਇਹ ਤਾਂ ਸੰਸਾਰੀ ਭਾਸ਼ਾ ਦਾ ਖਾੜ ਟਪਣਾ ਹੀ ਹੋਊਗਾ ਛਾਲ ਮਾਰ ਕੇ ਪਰਲੇ ਪਾਸੇ ਹੋਣਾ ਹੋਊਗਾ ਤਾਂ ਪਰਲੇ ਪਾਸੇ ਵਾਲਾ ਜਿਹੜਾ ਹੈ ਨਾ ਚਾਰਾ ਤਾਂ ਇਹ ਜੋ ਨਾਮ ਦਾ ਸਵਾਦ ਆਊਗਾ ਵਰਨਾ ਨਾਮ ਦਾ ਨਹੀਂ ਸਵਾਦ ਆਉਣਾ ਹੈ ਜੋ ਕਹੋ ਨਾ ਪਾਰ ਉਤਾਰ ਚਰਾਵਤ ਕੈਸੇ ਖਤਮ ਸੌਦਾ ਦਾ ਜਿਹੜਾ ਹੈ ਖਾੜ ਤੋਂ ਪਰਲੇ ਪਾਸੇ ਆਉ ਉਹ ਨਾਮ ਦਾ ਟੇਸਟ ਤਾਂ ਪਰਲੇ ਪਾਸੇ ਹੈ ਤੂੰ ਗਾਲ ਟੱਪਣਾ ਕੋਈ ਨਹੀਂ ਪਰ ਇਧਰ ਤਾਂ ਖਾਰਾ ਪਾਣੀ ਹੈ ਇਧਰ ਦਾ ਤਾਂ ਇਹ ਜਾਈ ਹੈ ਫਿਰ ਫਿਰ ਟੇਸਟ ਸਿਰ ਵਿਦਿਆ ਦੇ ਲੈਵਲ ਤੇ ਰਹਿ ਜਾਂਦੇ ਨੇ ਫਿਰ ਵਿਦਿਆ ਦੇ ਲੈਵਲ ਤੇ ਪਛਾਣ ਰਹਿ ਜਾਂਦਾ ਬਸ ਜਿਹਦੇ ਕਿ ਆਪਾਂ ਵਿਰੋਧੀ ਗੱਲਾਂ ਖੜੀਆਂ ਰਹਿਣਗੀਆਂ ਵਿਰੋਧਾ ਪਾਸ ਬਣਿਆ ਰਹੂਗਾ ਪੂਰੀ ਸਮਝ ਆਉਣੀ ਹੋਣੀ ਜੇ ਪੂਰੀ ਸਮਝ ਨਹੀਂ ਆਉਣੀ ਗੱਲ ਦਿਲ ਨੂੰ ਨਹੀਂ ਲੱਗਣੀ ਮਨ ਨੇ ਫਿਰ ਬੰਨਣਾ ਵੀ ਹੈ ਨਹੀਂ ਮੂਰ ਵਿਦਵਾਨ ਜਿਹੜਾ ਹੁੰਦਾ ਗੁਰਮੁਖ ਬੜੇ ਨਹੀਂ ਸਕਣਾ ਬਾਣੀ ਤੇ ਭਰੋਸਾ ਹੋਣਾ ਹੀ ਨਹੀਂ ਫਿਰ ਨਹੀਂ ਹੋਣਾ ਭਰੋਸਾ ਇਸ ਕਰਕੇ ਨਹੀਂ ਭਰੋਸਾ ਹੋ ਰਿਹਾ ਤਦਾ ਗੁੰਜੀ ਜਬ ਦੀਜੈ ਤਉ ਦਿਆਲ ਕੋ ਦਰਸ਼ਨ ਕੀਜੈ ਜਦੋਂ ਸਮਝ ਆ ਜਾਂਦੀ ਹੈ ਨਾ ਇਹ ਭਾਸ਼ਾ ਦੇ ਡਿਫਰੈਂਸ ਦੀ ਵੀ ਦੋਹਾਂ ਚੋਂ ਵਰਿਆ ਤਾਂ ਕੋਈ ਨਹੀਂ ਕੀ ਇਹ ਸੰਭਵ ਹੈ ਕਿ ਮਰ ਵੀ ਗਿਆ ਮਰਿਆ ਨਹੀਂ ਬਸ ਇਹ ਗੱਲ ਦੀ ਜਾਂ ਸਮਝ ਆ ਗਈ ਇਹ ਕੁੰਜੀ ਹੈ ਇਹ ਕੁੰਜੀ ਉਹ ਹੈ ਸੰਸਾਰ ਦਾ ਬੰਦਾ ਨਹੀਂ ਹੈ ਸੰਸਾਰ ਦਾ ਕਹਿੰਦਾ ਮਰ ਗਿਆ ਕਾਮਿਆਂ ਲੋਕ ਕੱਢਤਾ ਪ੍ਰਾਪਰਟੀ ਦਾ ਜਿਹੜਾ ਹੈਗਾ ਮਿਊਟੇਸ਼ਨ ਟ੍ਰਾਂਸਫਰ ਹੋ ਗਈ ਵੋਟਾਂ ਚੋਂ ਕਟਿਆ ਗਿਆ ਆਬਾਦੀ ਚੋਂ ਕਟਿਆ ਗਿਆ ਰਾਸ਼ਨ ਕਾਰਡ ਚੋਂ ਕਟਿਆ ਗਿਆ ਅਸੀਂ ਕਹਿੰਦੇ ਕੌਣ ਕਹੇ ਸਤਿਗੁਰੂ ਹੋਇਓ ਗੁਰੂ ਕਹਿੰਦਾ ਕੌਣ ਕਹੇ ਸਤਿਗੁਰੂ ਹੋਇਓ ਉਹ ਤਾਂ ਸਰੀਰ ਦੀ ਗੱਲ ਹੋਇਆ ਜਿਵੇਂ ਉਹਨਾਂ ਸਰੀਰ ਨਾਲ ਸੰਬੰਧ ਉਹਨਾਂ ਦਾ ਰਾਸ਼ਨ ਸਰੀਰ ਨੂੰ ਦੇਣਾ ਸੀ ਸੰਸਾਰ ਤਾਂ ਸਰੀਰ ਕਰਕੇ ਹੀ ਸੀ ਗਿਣਦਾ ਆਤਮਾ ਨਾਲ ਸੰਸਾਰ ਦਾ ਕੀ ਸੰਬੰਧ ਸੰਸਾਰ ਦਾ ਕੋਈ ਸੰਬੰਧ ਨਹੀਂ ਸੰਸਾਰ ਨੂੰ ਤਾਂ ਉਹ ਆਦਮੀ ਚਾਹੀਦਾ ਜਿਹੜਾ ਤੁਰਦਾ ਫਿਰਦਾ ਲੋੜ ਪੈਣ ਤੇ ਬੰਦੂਕ ਚੱਕ ਕੇ ਦੇਸ਼ ਦਾ ਲੜ ਜਾਵੇ ਜਾਂ ਕੋਈ ਕੰਮ ਕਰੇ ਦੁਆ ਨਹੀਂ ਚਾਹੀਦਾ ਇਹਨਾਂ ਨੂੰ ਦੁਆ ਇਹਨਾਂ ਨੇ ਕੀ ਲੈਣਾ ਜਿਹੜਾ ਟੈਕਸ ਦਵੇ ਕਮਾਵੇ ਇਹਨਾਂ ਨੂੰ ਚਾਹੀਦਾ ਉਹ ਹੈ ਨਹੀਂ ਹੁਣ ਇਹਨਾਂ ਵਾਸਤੇ ਉਹ ਹੈ ਨਹੀਂ ਰਹਿਣਾ ਨਹੀਂ ਭਗਤਾਂ ਵਾਸਤੇ ਕਿਤੇ ਗਿਆ ਇੱਥੋਂ ਆ ਸੰਸਾਰ ਔਰ ਭਗਤ ਅੱਡੋ ਹੋ ਜਾਂਦਾ ਭਗਤ ਤਿੰਨ ਲੋਕ ਦਾ ਗਿਆਨ ਰੱਖਦੇ ਨੇ ਸੰਸਾਰ ਸਿਰਫ ਇੱਕ ਲੋਕ ਦਾ ਗਿਆਨ ਰੱਖਦਾ ਉਹ ਵੀ ਪੂਰਾ ਨਹੀਂ ਰੱਖਦਾ ਸੰਸਾਰ ਨੂੰ ਇੱਕ ਲੋਕ ਦਾ ਗਿਆਨ ਹੈ ਚਲੋ ਬਰਬ ਦਾ ਵੀ ਕਹਿੰਦੇ ਦੋ ਲੋਕ ਦਾ ਗਿਆਨ ਉਹ ਵੀ ਪੂਰਾ ਨਹੀਂ ਹੈ ਮੋਟਾ ਮੋਟਾ ਹੈਗਾ ਉਹ ਜਿੰਨਾ ਕਹਿੰਦਾ ਲੋੜ ਆ ਉਹ ਤੋਂ ਗਾਹਾਂ ਨੂੰ ਲੋੜ ਵੀ ਹੈ ਨਹੀਂ ਤੋ ਦਿਆਲ ਦਾ ਦਰਸ਼ਨ ਕੀਜਾ ਫਿਰ ਦਿਆਲ ਦੀ ਸਮਝ ਆਉਂਦੀ ਜੋਤੀ ਜੋਤ ਮਿਲੀ ਕਿਵੇਂ ਹੁੰਦੀ ਹੈ ਇੱਥੇ ਸਵਾਲ ਹੈ ਕਿਵੇਂ ਹੁੰਦੀ ਦਿਆਲ ਕੋਲ ਜਿਹੜਾ ਇੱਕ ਹੈ ਦਿਆਲ ਹੈ ਉਹਦੇ ਨਾਲ ਲੱਗਿਆ ਰਹਿੰਦਾ ਇੱਕ ਨਾਲ ਸਭ ਕੁਝ ਕੀ ਦਿਆਲ ਹੋਰ ਹੈ ਕੋਈ ਜਿਹਦਾ ਦਰਸ਼ਨ ਕਰਨਾ ਇੱਥੇ ਸਵਾਲ ਹੋਊਗਾ ਦਿਆਲ ਦਾ ਦਰਸ਼ਨ ਕੀ ਜਾ ਦਰਸ਼ਨ ਕੌਣ ਕਰਨ ਵਾਲਾ ਕੌਣ ਹੈ ਦਿਆਲ ਕੌਣ ਅਸਲ ਜਿਹੜਾ ਜਿਹੜਾ ਆਪਣਾ ਮੂਲ ਹੈ ਉਹੀ ਦਿਆਲ ਹੈ ਇਹਦੇ ਵਾਸਤੇ ਉਹੀ ਦਿਆਲ ਹੈ ਉਹਨੇ ਕਦੇ ਦਾ ਗੁੱਸਾ ਨਹੀਂ ਕੀਤਾ ਜਦੋਂ ਵੀ ਇਹ ਸਭ ਕੁਝ ਕਰਕੇ ਉਹਦੀ ਹੁਕਮ ਉਦੂਲੀਆਂ ਕਰਕੇ ਉਹਨੂੰ ਇਹਦਾ ਤਾਂ ਕਦੇ ਗੁੱਸਾ ਹੀ ਨਹੀਂ ਹੁੰਦਾ ਜਦੋਂ ਚਲਾ ਜਾਂਦਾ ਹੈ ਛੜ ਛੜ ਆਏ ਕੰਠ ਲਾਏ ਵਾਸਤੇ ਦਿਆਲ ਇਸੇ ਗੱਲ ਦਿਆਲ ਹੈ ਮੇਰਾ ਗੁਣ ਆਪ ਗੁਣ ਵਿਚਾਰੇ ਕੋਈ ਵਿਚਾਰੇ ਵਿਚਾਰਦਾ ਹੀ ਨਹੀਂ ਗੁਣ ਆਪ ਗੁਣ ਚਿਤਾਰਦਾ ਹੀ ਨਹੀਂ ਤੇ ਦਿਆਲ ਹੈ ਇੰਨੇ ਔਗਣ ਮੈਂ ਕੀਤੇ ਅਣਜਾਣ ਪੜੇ ਚ ਉਹਨੇ ਇੱਕ ਵੀ ਨਹੀਂ ਚਿਤਾਰਿਆ ਮੈਨੂੰ ਅਸਾਸ ਨਹੀਂ ਹੋਣ ਦਿੱਤਾ ਵੀ ਤੇਰੇ ਚੌਕੜ ਤੇ ਫਿਰ ਇਹ ਗੁਣ ਕਰਕੇ ਹੀ ਇਹ ਚ ਉਹਦੇ ਖਾਤਰ ਦਿਆਲ ਆ ਕਿਰਪਾ ਲੈ ਕਹੇ ਦੇ ਗੱਲਾਂ ਚਤਾਰੇ ਹੀ ਨਹੀਂ ਇੰਨੀਆਂ ਗਲਤੀਆਂ ਨੂੰ ਨਜ਼ਰ ਨਾਲ ਕਰਦਾ ਉਹ ਕਹਿੰਦੇ ਕੋਈ ਨਹੀਂ ਕੋਈ ਨਹੀਂ ਸਵੇਰ ਦਾ ਭੁੱਲਿਆ ਸ਼ਾਮ ਨੂੰ ਆ ਸਾਰੇ ਭੁੱਲੇ ਹੀ ਫਿਰਦੇ ਨੇ ਤੂੰ ਤਾਂ ਫੇਰ ਵੀ ਘਰ ਆ ਗਿਆ ਆ ਬਾਹਰ ਰੁਦੇ ਕੀ ਕਰਦੇ ਨੇ ਤੂੰ ਤਾਂ ਫੇਰ ਵੀ ਬਾਹਰ ਰਹਿਣਾ ਆ ਗਿਆ ਉਹਨੂੰ ਪਤਾ ਵੀ ਬਾਹਰ ਉਂਗਲੀਆਂ ਖਿੱਚਣ ਲੱਤਾਂ ਖਿੱਚਣ ਬਾਹਰ ਬਹੁਤ ਬੈਠੇ ਨੇ ਬਥੇਰੇ ਇਹਨੂੰ ਕਹਿ ਹਟੇ ਵੀ ਬਾਹਰ ਉਹ ਦਰਸ਼ਨ ਹੁੰਦੇ ਨੇ ਸਾਰਿਆਂ ਨੂੰ ਖੜਾ ਜੀਰਾ ਤੋੜ ਗਿਆ ਉਹ ਜਿਹੜਾ ਕੁਝ ਜਿੱਤ ਕੇ ਆਇਆ ਜਿੰਨੀ ਕੋਸ਼ਿਸ਼ ਨਾਲ ਉਹ ਆਇਆ ਉਹ ਦੇਖਦਾ ਉਹਦੀ ਪਹਿਲੀ ਗੱਲ ਹੀ ਦੇਖਦਾ ਇੰਨੀ ਦੁਨੀਆ ਨੂੰ ਬਾਹਰ ਖਿੱਚਣ ਵਾਲੀ ਆ ਸਾਰਿਆਂ ਨੂੰ ਵਿਜੇ ਸੱਟ ਕੇ ਆ ਗਿਆ ਨਾ ਮੰਨ ਕੇ ਉਹ ਇਹ ਗੱਲ ਨੂੰ ਦੇਖਦਾ ਇਹ ਆ ਗਿਆ ਦੂਏ ਆ ਨਹੀਂ ਰਹੇ ਉਹ ਦੂਜੇ ਪਹਿਲੇ ਕਿਤੇ ਨਹੀਂ ਦੇਖਦਾ ਜੋ ਇਹ ਕੀਤਾ ਉਹ ਦੇਖਦਾ ਇਹਨੂੰ ਦੇਖ ਵੀ 10 ਆਦਮੀ ਨੇ ਫੜਿਆ ਤਾਂ ਪਾੜੇ ਤੇ ਫਿਰ ਵੀ ਲੀਗ ਨੂੰ ਹੱਥ ਦਾ ਲਾ ਤੇ ਨੇ ਬੱਲੇ ਗਿਆ ਬਈ ਬਸ ਠੀਕ ਹੈ ਥੋੜਾ ਜਿਹਾ ਹੱਥ ਲਾ ਗਿਆ ਨੰਬਰ ਲੈ ਗਿਆ ਨੰਬਰ ਲੈ ਗਿਆ ਦੀ ਉਹ ਗੱਲ ਹੈ ਅੱਗੇ ਕਈ ਵਾਰ ਨਹੀਂ ਲੈ ਸਕਦਾ ਸਕਿਆ ਫਿਰ ਕੀ ਹੈ जब लह गया पास हो गया